ਪੰਡ ਜੰਮੀਏ ਪੰਡ ਨਿੰਮੀਏ ਪੰਡ ਮੰਗਲ ਵਿਆਹ ਪੰਡ ਜੰਮੀਏ ਪੰਡ ਨਿੰਮੀਏ ਪੰਡ ਬੁੱਧਣ ਵਿਆਹ ਪੰਡ ਕਹਿੰਦੇ ਨੇ ਔਰਤ ਨੂੰ ਨੂੰ ਜਿਹਦੇ ਅੰਦਰ ਗਰਭ ਹੈ ਗਰਭ ਪੰਡ ਪੰਡ औरत है औरत तो ही बच्चे पैदा होते हैं चाहे वो मर्द हो गए चाहे औरत हो गए चाहे नर हो गए चाहे मादा हो गए फंड जमी फंड डिबिए डिबिए कहते ने मतलब शुरुआत जन्म तो पहला शुरुआत जन्म तो पहला ਫੰਡ ਮੰਗਣ ਪਿਆ ਮੰਗਣਾ ਜਾਂ ਵਿਆਹ ਆਦਮੀ ਕਰਦੇ ਨੇ ਸੰਸਾਰ ਵਿੱਚ ਹੁੰਦਾ ਵਿਆਹ ਕਰਦੇ ਨੇ ਸਿਰਫ ਔਲਾਦ ਦੀ ਉਤਪਤੀ ਵਾਸਤੇ ਕਰਦੇ ਪੰਡ ਬੁੱਕਣ ਪਟੋ ਹੋਵੇ ਦੋਸਤੀ ਦੋਸਤੀ ਕਹਿੰਦੇ ਨੇ ਦੋ ਤਰਫ ਦੀ ਸਚਾਈ ਆਦਮੀ ਦੇ ਆਦਮੀ ਨਾਲ ਦੋਸਤੀ ਗੁਰਬਾਣੀ ਘੱਟ ਬੋਲਦੀ ਕਿਤੇ ਨਹੀਂ ਆਈ ਹੋਈ ਆਦਮੀ ਦੀ ਆਦਮੀ ਨਾਲ ਦੋਸਤੀ ਹੋਵੇ ਕਿਤੇ ਨਹੀਂ ਆਈ ਹੋਈ ਨਾ ਪ੍ਰੇਮ ਆਇਆ ਹੋਇਆ ਨਾ ਦੋਸਤੀ ਆਈ ਹੋਈ ਕੋਈ ਹੀ ਜਗ੍ਹਾ ਦੋਸਤੀ ਲਫ਼ਜ਼ ਵਰਤੇ ਹੈ ਵੱਡੋ ਹੋਵੇ ਦੋਸਤੀ ਕਿਉਂਕਿ ਇੱਕ ਦੂਏ ਦੇ ਪੂਰਕ ਨੇ ਅਸਲ ਦੇ ਵਿੱਚ ਅਸਲ ਵਿੱਚ ਗੱਲ ਇਹ ਹੈ ਕਿ ਆਦਮੀ ਔਰ ਔਰਤ ਮਿਲ ਕੇ ਇੱਕ ਨੇ ਅੱਤੇ ਅਤੇ ਨਦੋਏ ਜਿਵੇਂ ਇੱਕ ਦਰਖਤ ਹੈ ਦਰਖਤ ਨੂੰ ਫੜ ਲੂਗਾ ਕੱਲੇ ਨੂੰ ਆਦਮੀ ਨੂੰ ਕੱਲੇ ਨੂੰ ਫੜ ਨਹੀਂ ਲੱਗਦਾ ਔਰਤ ਨੂੰ ਕੱਲੇ ਨੂੰ ਫੜ ਨਹੀਂ ਲੱਗਦਾ ਪੇੜ ਨੂੰ ਕੱਲੇ ਨੂੰ ਫੜ ਲੱਗਦਾ ਕਿਉਂਕਿ ਪੇੜ ਦੀ ਜੜ ਧਰਤੀ ਵਿੱਚ ਹੈ ਜਦੋਂ ਤੋਂ ਜੀਵ ਧਰਤੀ ਤੋਂ ਟੁੱਟ ਕੇ ਹਿੱਲਣ ਲੱਗਿਆ ਨਾ ਤੁਰਨ ਲੱਗਿਆ ਜਦੋਂ ਤੋਂ ਇਹਦੇ ਦੋ ਹਿੱਸੇ ਹੋ ਗਏ ਸਰੀਰ ਕਰਕੇ ਸਰੀਰ ਕਰਕੇ ਦੋ ਹਿੱਸੇ ਹੋ ਗਏ ਆਤਮਾ ਦੇ ਤਾਂ ਦੋ ਹਿੱਸੇ ਹੁੰਦੇ ਹੀ ਨੇ ਉਹਦਾ ਤਾਂ ਕੋਈ ਰੌਲਾ ਨਹੀਂ ਹੈ ਸਰੀਰ ਤੋਂ ਵੀ ਜੁੜਨਾ ਤੇ ਦੋ ਹਿੱਸੇ ਹੋਣੇ ਜੁੜੇ ਨੇ ਸਰੀਰ ਕਰਕੇ ਵੀ ਦੋ ਹਿੱਸੇ ਹੋ ਜੇ ਪੇੜ ਪੌਦੇ ਨੇ ਉਹਨਾਂ ਨੂੰ ਫੜ ਲੱਗ ਜਾਂਦਾ ਕੱਲੇ ਨੂੰ ਇੱਥੇ ਵੀ ਫੜ ਲੱਗਦਾ ਦੋ ਜਗ੍ਹਾ ਕਰਦਾ ਹੈ ਇਸ ਕਰਕੇ ਪੇੜ ਨੂੰ ਜਾਣੋਂ ਅਲੱਗ ਕਰ ਦਈਏ ਪੇੜਾਂ ਨੂੰ ਪੇੜੋਂ ਅਲੱਗ ਕਰ ਦਈਏ ਤੇ ਦੋਹਾਂ ਦਾ ਆਪਸ ਵਿੱਚ ਹੀ ਜਿਹੜਾ ਹੈ ਦੋ ਸਚਾਈਆਂ ਨੇ ਜੜ ਬਿਨਾ ਪੇੜ ਪੁਤਲਾ ਖਤਮ ਹੈ ਜੇ ਤਣਾ ਬਾਹਰ ਨਹੀਂ ਨਾ ਨਿਕਲਦਾ ਹਵਾ ਲੈਂਦਾ ਉਹ ਤੋਂ ਕੁਝ ਲੈਂਦਾ ਫਰਾਕ ਤਾਂ ਜੜਾਂ ਸੁੱਕ ਜਾਂਦੀਆਂ ਜਿਵੇਂ ਬੀਜ ਪੈਦਾ ਹੋ ਗਿਆ ਜ਼ਮੀਨ ਦੇ ਵਿੱਚ ਬਾਹਰ ਨਾ ਨਿਕਲਿਆ ਦੂਜੀ ਤਾਂ ਅੰਦਰ ਮਰ ਜਾਂਦਾ ਜੇ ਬਾਹਰ ਨਿਕਲਿਆ ਆਇਆ ਹਿੱਸਾ ਫਿਰ ਨਹੀਂ ਮਰਦਾ ਕਿਉਂ ਨਹੀਂ ਮਰਦਾ ਜੜਤਾ ਹੈ ਕੀ ਹੈ ਜੜਤਾ ਤਾਂ ਸੁਗੀ ਜੋ ਜੜਨੇ ਸਪਲਾਈ ਦੇਣੀ ਹੈ ਕਿ ਜਾਰੀ ਰਹੇ ਉੱਪਰਲਾ ਹਿੱਸਾ ਮਰ ਗਿਆ ਥੱਲੇ ਵਾਲਾ ਮਰ ਗਿਆ ਪਰ ਜੇ ਉੱਪਰ ਨਿਕਲਿਆ ਆਵੇ ਇੱਕ ਵਾਰ ਫਿਰ ਵੜਦੀ ਹੈ फिर जड़ जमनी फिर बूटे होंगे दोबारा बूटे होंगे क्योंकि हवा से भी चला गया ना हिस्सा उतरा आकाश में चला गया हो बाहरी हवा चला गया दो हिस्से असल में इक्को ही पेड़ है दो रड़ के तो दो नहीं कह सकते ਇੱਕ ਜੋਤ ਦੋਇ ਮੂਰਤੀ ਧਨ ਪਰ ਕਹੀਏ ਧਨ ਪਰ ਤਾਂ ਹੁੰਦੀ ਹੈ ਗੁਰਬਾਣੀ ਜੇ ਇਹਨਾਂ ਦੀ ਸੋਚ ਹੈ ਭਾਵੇਂ ਆਤਮਾਵਾਂ ਦੋ ਜਗ ਦੋ ਨੇ ਨਾ ਦੇ ਵਿੱਚ ਦੋਏ ਹੋਣਗੇ ਆਤਮਾ ਦੋ ਸਰੀਰ ਜੋ ਹੈ ਪੇੜ ਵਿੱਚ ਆਤਮਾ ਇੱਕ ਹੈ ਪੇੜ ਜਿਹੜੀ ਦੋ ਪੇੜ ਆਤਮਾ ਇੱਕੋ ਹੀ ਹੈ ਪੇੜ ਜਦੋਂ ਆਤਮਾ ਹੁੰਦੀ ਹੈ ਦੋ ਸਰੀਰ ਨੇ ਦੋ ਆਤਮਾ ਹੁੰਦੀ ਗੁਰਬਾਣੀ ਧਰਮ ਦਾ ਰਿਸ਼ਤਾ ਨਹੀਂ ਮੰਨਦੀ ਜੇ ਉਹਨਾਂ ਦੀ ਸੋਚ ਕਰੀ ਤਾਂ ਫਿਰ ਇਹ ਨਾ ਆਖੀਆਂ ਬੈਣ ਦੇ ਇਕੱਠੇ ਹੋ ਜੇ ਵਿਆਹ ਦੇ ਵਿੱਚ ਲਿਆ ਕੇ ਬੁੱਢਾ ਥੋੜੀ ਬਿਠਾੜ ਦਿੱਤੇ ਪਬਲਿਕ ਦੇ ਵਿੱਚ ਬਰਾਤ ਦੇ ਵਿੱਚ ਆ ਘਰ ਵਾਲੇ ਜੋ ਵੀ ਹੈ ਇਕੱਠੇ ਬਿਠਾੜਦੇ ਤੁਸੀਂ ਵੀ ਉਹਨਾਂ ਦਾ ਉਹਨਾਂ ਦੇ ਧਰਮ ਅਨੁਸਾਰ ਵਿਆਹ ਵੀ ਕਰ ਦਿੱਤਾ ਲਾਮਾ ਪੜਤੀਆਂ ਆ ਜੋ ਵੀ ਕੁਛ ਹੈ ਨਿਕਾਹ ਕਰਤਾ ਗੁਰਬਾਣੀ ਦੀ ਨਿਗਾਹ ਜੇ ਦਰਗਾਹ ਦੀ ਨਿਗਾਹ ਜੋ ਧਨ ਕਰਦੀ ਹੈ ਬੈਣ ਦੇ ਇਕੱਠੇ ਹੋਏ ਇਹ ਜੋਤ ਦੋਏ ਮੂਰਤੀ ਜਿਹਨਾਂ ਜਦ ਸੋਚ ਕਰੀ ਚਾਹੇ ਸਰੀਰ ਦੋ ਨੇ ਜੇ ਸਰੀਰ ਦੋ ਨੇ ਸੋਚ ਕੇ ਤਾਂ ਹੀ ਧਨ ਪਰ ਮੰਨਦੀ ਹੈ ਵਰਨਾ ਮੰਨਦੀ ਨਹੀਂ ਗੁਰਬਾਣੀ ਦੀ ਸਿੱਖਾਂ ਦੇ ਵਿਆਹ ਦਾ ਮਤਲਬ ਇਹ ਹੀ ਗੁਰੂ ਦਾ ਆਇਆ ਧਰਮ ਦਾ ਵਿੱਚ ਆਉਣਾ ਕਿਸੇ ਵੀ ਵਿਆਹ ਸ਼ਾਦੀ ਦਾ ਮਤਲਬ ਇਹ ਹੀ ਹੈ ਵੀ ਆਪਣੇ ਆਪਣੇ ਦੋਹਾਂ ਨੇ ਸੋਚ ਛੱਡ ਕੇ ਉਸ ਧਰਮ ਵਾਲੀ ਸੋਚ ਨੂੰ ਅਪਣਾਉਣਾ ਤਾਂ ਦੋਹਾਂ ਦੀ ਸੋਚ ਖੋ ਕਰਨਾ ਹੋਈ ਨਹੀਂ ਸਕਦੀ ਕੋਈ ਇਲਾਜ ਨਹੀਂ ਹੈ ਝਗੜਾ ਸੰਸਾਰ ਦੇ ਵਿੱਚ ਮਟਾਉਣ ਦਾ ਕਿ ਜਿਹੜੇ ਘਰਾਂ ਦੇ ਝਗੜੇ ਨੇ ਕੋਈ ਤਰੀਕਾ ਨਹੀਂ ਇਹਨੂੰ ਮਿਟਾਉਣ ਸਰਕਾਰਾਂ ਜਿੰਨਾ ਮਰਜ਼ੀ ਕਾਨੂੰਨ ਬਣਾਉਣ ਜਿੰਨੇ ਵੀ ਬੰਦੇ ਨੇ ਗੁਰਮਤ ਤੋਂ ਅਲੱਗ ਤੁਹਾਨੂੰ ਤੋਂ ਅਲੱਗ ਉਹ ਮੋਟੀ ਬੁੱਧੀ ਦੇ ਨੇ ਸੰਸਾਰੀ ਬੁੱਧੀ ਹਰੋੜ ਉਹ ਰਾਜ ਕਰਦੇ ਨੇ ਜਿੰਨਾ ਰਾਜ ਕਰਦੇ ਨੇ ਉਹਦੀ ਗੱਲ ਉਲਝੀ ਜਾਂਦੀ ਹੈ ਜਿੰਨਾ ਵੀ ਕਾਨੂੰਨ ਦੇ ਉਹਨੇ ਉਲਝੀ ਜੂਗੀ ਗੱਲ ਹੈ ਜਨਾਨੀਆਂ ਦੇ ਜ਼ੁਲਮ ਉੱਤੇ ਸੀ ਚਲ ਮੰਨਦੇ ਆ ਪਰ ਐਨੇ ਜ਼ਿਆਦਾ ਨਹੀਂ ਸੀ ਉੱਤੇ ਜਿੰਨਾ ਰੌਲਾ ਸੀ ਹੁਣ ਜਿਹੜਾ ਕੁਝ ਇਹਨਾਂ ਨੇ ਕੀਤਾ ਇਹਦੇ ਨਾਲ ਹੋਰ ਗੱਲ ਖਰਾਬ ਹੋਊਗੀ ਗਈ ਯੂਰਪ ਦੇ ਵਿੱਚ ਤਾਂ ਪਰਵਾਹ ਟੁੱਟ ਰਹੇ ਨੇ ਇੱਥੇ ਵੀ ਟੁੱਟ ਜਾਣ ਇਹਦੇ ਨਾਲ ਸਮਾਜ ਤਾਰ ਤਾਰ ਟੁੱਟ ਜੂ ਝਗੜੇ ਘਰਾਂ 'ਚ ਵਧੇ ਨੇ ਘਟੇ ਨਹੀਂ ਇਹਦੇ ਨਾਲ ਗੁਰਬਾਣੀ ਨੇ ਕੋਈ ਫਾਰਮੂਲਾ ਦੱਸਿਆ ਗੁਰਬਾਣੀ ਦਾ ਗੁਰਮੰਤਰ ਹੈ ਤਾਂ ਫਿਰ ਇਹ ਨਾ ਆਖੀਆਂ ਬੈਣ ਇਕੱਠੇ ਹੋਏ ਇੱਕ ਜੋਤ ਦੋਇ ਮੂਰਤੀ ਪਰ ਘਰ ਪਰ ਗਈ ਸੋ ਇੱਕ ਜਗਾ ਦੋ ਰਾਜੇ ਨਹੀਂ ਹੋ ਸਕਦੇ ਇੱਕ ਅਫਸਰ ਦੇ ਜਦ ਕੁਰਸੀ ਤੇ ਦੋ ਅਫਸਰ ਨਹੀਂ ਹੋ ਸਕਦੇ ਅਸੀਂ ਇਕੱਲਾ ਹੀ ਰਹੂਗਾ ਜਾਂ ਦੋ ਬਣਾਤੇ ਝਗੜਾ ਹੋ ਜੂ ਫਿਰ ਤਿੰਨ ਬਣਾਉਣੇ ਪੈਂਦੇ ਨੇ ਦੋ ਵੋਟਾਂ ਇੱਕ ਪਾਸੇ ਕਰਨੀਆਂ ਪੈਂਦੀਆਂ ਇਲੈਕਸ਼ਨ ਕਮਿਸ਼ਨ ਦੀ ਜਦੋਂ ਨੌਮਨਿਆ ਫਿਰ ਇਹਨਾਂ ਨੇ ਤਿੰਨ ਬਣਾਏ ਦੋ ਤਾਂ ਬਣਾਉਣੇ ਦੋ ਦੋ ਤਾਂ ਇੱਕ ਹੋ ਗਿਆ ਇੱਕ ਉਧਰ ਹੋਣਾ ਇਹ ਵੀ ਕੋਈ ਇਲਾਜ ਨਹੀਂ ਹੈ ਸੋਚ ਬਦਲਦੀ ਹੈ ਗੁਰਬਾਣੀ ਇਸ ਸਟੈਂਡਰਡ ਦੀ ਸੋਚ ਹੈ ਸੱਚੀ ਸੁੱਚੀ ਸੋਚ ਹੈ ਜਿੰਨਾ ਜਰ ਦੋਏ ਸੱਚ ਦੇ ਨਹੀਂ ਆਉਂਦੇ ਝਗੜਾ ਕਰਦਾ ਨਹੀਂ ਬਣ ਸਕਦਾ ਇਹ ਕਹਿੰਦੇ ਨੇ ਆਦਮੀ ਆਪਣੀ ਮਰਜ਼ੀ ਕਰਦਾ ਆਦਮੀ ਕਹਿੰਦਾ ਔਰਤ ਆਪਣੀ ਮਰਜ਼ੀ ਕਰਦੀ ਹੈ ਉਹ ਕਹਿੰਦਾ ਉਹਦੀ ਵੀ ਮਰਜ਼ੀ ਮੰਨੋ ਤੁਹਾਡੀ ਵੀ ਮਰਜ਼ੀ ਮੰਨੋ ਤਾਂ ਵੀ ਝਗੜਾ ਨਹੀਂ ਖਤਮ ਦੋਹਾਂ ਦੀ ਮਰਜ਼ੀ ਨਾ ਹੋਵੇ ਇੱਕ ਉਹ ਮਰਜ਼ੀ ਹੋਵੇ ਉਹ ਸੋਚ ਹੋਵੇ ਜਿਹੜੀ ਦੋਹਾਂ ਨੂੰ ਮੰਨਦੇ ਹੋਵੇ ਜਿਹੜੀ ਸਾਰੇ ਸੰਸਾਰ ਨੂੰ ਮੰਨਦੇ ਹੋਵੇ ਉਹ ਹੈ ਸਭ ਹੱਕ ਇਨਸਾਫ ਦੀ ਸੋਚ ਹਾਕਮ ਸਾਹਿਬ ਦੀ ਸੋਚ ਹੋਵੇ ਗੁਰਬਾਣੀ ਦੀ ਸੋਚ ਹਾਕਮ ਸਾਹਿਬ ਦੀ ਸੋਚ ਦੋਏ ਆਪਣੀ ਆਪਣੀ ਸੋਚ ਨੂੰ ਧਿਆਨ ਫਿਰ ਝਗੜਾ ਨਹੀਂ ਵਰਨਾ ਝਗੜਾ ਮੁੱਕੇ ਨਹੀਂ ਸਕਦਾ ਚਾਹੇ ਦੁਨੀਆ ਚੋਰ ਲਾ ਲਵੇ ਜਿਹਨੇ ਮਰਜ਼ੀ ਕਾਨੂੰਨ ਬਣਾਈ ਜਾਣੇ ਕਿਤੇ ਕੋਹਦੇ ਆਦਮੀ ਕੀ ਕਰੂਗਾ ਕੋਈ ਹੱਲ ਨਹੀਂ ਹੈਗਾ ਹੱਲ ਸਿਰਫ ਇੱਕੋ ਹੀ ਹੈ ਇੱਕ ਜੋਤ ਦੋਈ ਮੂਰਤੀ ਇਹ ਗੱਲ ਕਿਸੇ ਆਦਮੀ ਦੀ ਕਹੀ ਹੋਈ ਨਹੀਂ ਹੈ ਜਿਹਨੇ ਸੰਸਾਰ ਪੈਦਾ ਕੀਤਾ ਉਹਦੀ ਕਹੀ ਹੋਈ ਹੈ ਜਿਹਨੇ ਸੰਸਾਰ ਪੈਦਾ ਕੀਤਾ ਨਾ ਉਹ ਝਗੜਾ ਮਟਾਉਣ ਵਾਸਤੇ ਸੰਸਾਰ ਪੈਦਾ ਕੀਤਾ ਝਗੜਾ ਪਾਇਆ ਨਹੀਂ ਹੈ ਪਾਇਆ ਨੇ ਆਪ ਹੈ ਝਗੜਾ ਦੇਖੋ ਜਿਹੜਾ ਸਾਡੇ ਅੰਦਰ ਝਗੜਾ ਹੈ ਉਹਦੀ ਜ਼ਿੰਮੇਵਾਰੀ ਸਾਡੀ ਹੈ ਪੈਦਾ ਕਰਨ ਦੀ ਝਗੜਾ ਇਹ ਵਿਸ਼ਾਲ ਅੰਗ ਹੈ ਜੇ ਇਹਨੂੰ ਛੇੜਿਆ ਇਹਦੇ ਤੇ ਘੰਟਾ ਲੱਗ ਜੂਗਾ ਝਗੜਾ ਜਿਹੜਾ ਸਾਡੇ ਅੰਦਰ ਦੁਆਇਤ ਹੈ ਨਾ ਮਾਨਵ ਚਿੱਤ ਦਾ ਝਗੜਾ ਇਹ ਕਿਸੇ ਨੇ ਨਹੀਂ ਪਾਇਆ ਸੀ ਆਪ ਆਇਆ ਆਪੇ ਮਟਾਉਣਾ ਆਪਣੇ ਹੱਥੀਂ ਆਪਣਾ ਆਪੇ ਹੀ ਦਾਸ ਝਗੜਾ ਬੇਸਮਝੀ ਦਾ ਮਨ ਬੇਸਮਝ ਹੈ ਨਹੀਂ ਮੰਨਦਾ ਸੱਚ ਹੱਕ ਇਨਸਾਫ ਦੀ ਗੱਲ ਨੂੰ ਮੰਨ ਨਹੀਂ ਬਦਲਦਾ ਜੇ ਮਨ ਹੱਕ ਇਨਸਾਫ ਦੀ ਗੱਲ ਨੂੰ ਨਹੀਂ ਮੰਨਦਾ ਨਾ ਝਗੜਾ ਨਹੀਂ ਸਵਾਲ ਨਹੀਂ ਪੈਦਾ ਹੁੰਦਾ ਝਗੜਾ ਭਗਤਾਂ ਦਾ ਕਿਸੇ ਨਾਲ ਝਗੜਾ ਨਹੀਂ ਜੇ ਨਹੀਂ ਸਹਿਮਤ ਉਹਨਾਂ ਦੇ ਕਰਦੇ ਨਾ ਆਉਣ ਪਰ ਉਹ ਝਗੜਾ ਨਹੀਂ ਕੋਈ ਝਗੜਾ ਨਹੀਂ ਕੋਈ ਤੇਰੀ ਸਹਿਮਤ ਨਾ ਸੀ ਜੇ ਉਹਨਾਂ ਨਾਲ ਸਹਿਮਤ ਨਹੀਂ ਕੋਈ ਉਹ ਸੋਚਦੇ ਜੇ ਗੁਰਨਾਮ ਨਾਨਕ ਨਾਲ ਗੁਰੂ ਕੇ ਮਹਿਲ ਸਹਿਮਤ ਨਹੀਂ ਉਹਨਾਂ ਨੇ ਝਗੜਾ ਨਹੀਂ ਕੀਤਾ ਠੀਕ ਹੈ ਤੁਸੀਂ ਆਪਣੇ ਰਸਤੇ ਚੱਲੋ ਦੂਜੇ ਨੂੰ ਪ੍ਰੈਸ ਕਰਕੇ ਤੁਸੀਂ ਸੱਚੇ ਮਾਰਗ ਤੇ ਵੀ ਚਲਾਉਣਾ ਤਾਂ ਵੀ ਚਲਾ ਸਕਦਾ ਜੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਝਗੜਾ ਪੈਦਾ ਹੋਊਗਾ ਝਗੜਾ ਪੈਦਾ ਹੋਊਗਾ ਜੇ ਜ਼ਬਰਦਸਤੀ ਤੁਸੀਂ ਕਹੋ ਨਾ ਤੁਸੀਂ ਚੱਲੋ ਗੁਰਬਾਣੀ ਤੇ ਫਿਰ ਵੀ ਝਗੜਾ ਪੈਦਾ ਹੋਊਗਾ ਜਿਹਨਾਂ ਚੱਲਣਾ ਚੱਲੋ ਜਿਹਨਾਂ ਨਹੀਂ ਚੱਲਣਾ ਨਾ ਚੱਲੋ ਜਿਹਨੇ ਤੈਰ ਕੇ ਸਮੁੰਦਰ ਪਾਰ ਕਰਨਾ ਉਹਦੀ ਮਰਜ਼ੀ ਜਿਹਨੇ ਜਹਾਜ਼ ਬੈਠ ਕੇ ਉਹਦੀ ਮਰਜ਼ੀ ਸੇਫ ਤਾਂ ਜਹਾਜ਼ ਹੈ ਜੇ ਕੋਈ ਕਹੇ ਮੈਂ ਤੈਰ ਕੇ ਪਾਰ ਕਰਨਾ ਸਾਰੀ ਦੁਨੀਆ ਤੈਰ ਕੇ ਤੈਰ ਕੇ ਕਰਨਾ ਰਿਸਕ ਉਹਦੇ ਤੇ ਹੈ ਨਾ ਆਪਣੇ ਤੇ ਰਿਸਕ ਇਸ ਕਰਕੇ ਜੀ ਦੋਸਤੀ ਲੱਭਦਾ ਹੈ ਦੋਸਤੀ ਤਾਂ ਹੈ ਜੇ ਦੋਨੋਂ ਸੱਚ ਤੇ ਹੋਣ ਜੇ ਦੋਏ ਗੁਰਮਤ ਤੇ ਹੋਣ ਤਾਂ ਦੋਸਤੀ ਹੈ ਪੰਡੋ ਹੋਵੇ ਦੋਸਤੀ ਦੋਸਤੀ ਪੰਡੋ ਚੱਲੇ ਰਾਹ ਪੰਡੋ ਚੱਲੇ ਰਾਹ ਰਾਹ ਜੀਵਨ ਦਾ ਰਸਤਾ ਜੀਵਨ ਸਾਥੀ ਕਹਿੰਦੇ ਜੀਵਨ ਦਾ ਜਿਹੜਾ ਸਫ਼ਰ ਹੈ ਇਹ ਹੈ ਵੀ ਇਹ ਭੰਡ ਦੇ ਨਾਲ ਫਟਿਆ ਜਾਂਦਾ ਹੈ ਜੀਵਨ ਸਾਥੀ ਕਹਿੰਦੇ ਹਾਂ ਭੰਡ ਮੂਆ ਭੰਡ ਭਾਲੀ ਹੈ ਦੇਖੋ ਭੰਡ ਮੂਆ ਭੰਡ ਭਾਲੀ ਹੈ ਕਿਹਾ ਕਿਤੇ ਨਹੀਂ ਆਇਆ ਵੀ ਆਦਮੇ ਮੂਆ ਔਰ ਆਦਮੇ ਹੋ ਟੋਲੇ ਕਿਤੇ ਨਹੀਂ ਫਰਮਾਨ ਜਾਂਦਾ ਆਦਮੀ ਖਸਮ ਤੇ ਸੁਪਾਇਆ ਹੋਇਆ ਨਾ ਇਹ ਤਾਂ ਆਇਆ ਖਸਮ ਛੋੜ ਦੂਜੇ ਲੱਗੇ ਡੁੱਬੇ ਦੇ ਵਿੱਚ ਜਾ ਰਿਹਾ ਕੱਟ ਹੋਆ ਭੰਡ ਭਾਲੀ ਹੈ ਮਰ ਜਾਂਦੀ ਹੈ ਔਰਤ ਹੋਰ ਲੱਭਦੇ ਕੋਈ ਲੱਭਦਾ ਫਿਰ ਹੋਰ ਤਲਾਸ਼ ਹੁੰਦੀ ਹੈ ਕੋਈ ਭਾਈ ਉਹਨੇ ਦੀ ਜੋ ਉਮਰ ਜੇ ਥੋੜੀ ਹੋਵੇ ਹੋਰ ਭਾਲ ਕੀਤੀ ਜਾਂਦੀ ਹੈ ਪੱਟ ਹੋਵੇ ਬੰਧਾਨ ਪੰਡ ਹੋਵੇ ਬੰਧਾਨ ਬੰਧਾਨ ਸ਼ਬਦ ਬਹੁਤ ਕੀਤੀ ਹੈ ਸਾਰੀ ਗੱਲ ਇਹਦੇ ਵਿੱਚ ਪਈ ਹੈ ਬੰਧਾਨ ਪੰਡ ਦੁਨੀਆ ਨਾਲ ਬੰਨਦਾ ਹੈ ਮਾਇਆ ਨਾਲ ਜੋੜਦਾ ਹੈ ਬੰਧਾਨ ਹੈ ਲਫ਼ਜ਼ ਔਰਤ ਮਾਇਆ ਨਾਲ ਬੰਨਦੀ ਹੈ ਜੋੜਦੀ ਹੈ ਆਤਮਾ ਨੂੰ ਮਾਇਆ ਨਾਲ ਜੋੜਦੀ ਬੰਧਾਨ ਹੈ ਲਫ਼ਜ਼ ਮਾਇਆ ਨਾਲ ਬਣਦੀ ਹੈ ਇਹ ਮਾਇਆ ਨਾਲ ਬੋਲਦੀ ਨਹੀਂ ਹੈ ਜੀਵ ਆਤਮਾ ਘਰ ਵਿੱਚ ਜਾਂਦੀ ਹੈ ਤੇ ਮਾਇਆ ਨਾਲ ਜੁੜ ਕੇ ਇੱਕ ਹੋ ਕੇ ਬਾਹਰ ਨਿਕਲਦੀ ਹੈ ਔਰ ਨਿਕਲਦੀ ਸਾਰੇ ਭੁੱਲ ਜਾਂਦੀ ਹੈ ਵੀ ਮੈਂ ਆਤਮਾ ਪਤਾ ਹੀ ਨਹੀਂ ਉਹਨੂੰ ਮੈਂ ਆਤਮਾ ਆਪਣਾ ਆਪਾ ਗਵਾਰ ਖੋਦਦੀ ਹੈ ਫਿਰ ਦੁਬਾਰਾ ਉਪਦੇਸ਼ ਕਰਨਾ ਪੈਂਦਾ ਇਹਨੂੰ ਕਿ ਤੂੰ ਆਤਮਾ ਤੂੰ ਸ਼ਰੀਰ ਨਹੀਂ ਆ ਇਹੀ ਤਾਂ ਸਾਰੇ ਧਰਮ ਕਰਾ ਰਹੇ ਨੇ ਉਹ ਧਰਮ ਕੀ ਕਰਾ ਰਹੇ ਨੇ ਇਸ ਕਰਕੇ ਇਹ ਡਿਊਟੀ ਆਦਮੀ ਦੀ ਹੈ ਬਦਾਨ ਦੀ ਡਿਊਟੀ ਔਰਤ ਦੀ ਦੋਏ ਡਿਊਟੀਆਂ ਇੱਕ ਨਹੀਂ ਹਨ ਔਰਤ ਦੋਈ ਡਿਊਟੀ ਔਰਤ ਦੀ ਨਹੀਂ ਕੇਵਲ ਵਰਤਾਨ ਦੀ ਡਿਊਟੀ ਹੈ ਔਰਤ ਦੀ ਅਲੱਗ-ਅਲੱਗ ਨੇ ਦੋ ਚੀਜ਼ਾਂ ਗੁਰਬਾਣੀ ਦੇ ਵਿੱਚ ਪਈਆਂ ਜਿਹੜੇ ਬਰਾਬਰ ਦੀ ਗੱਲ ਕਰਦੇ ਨੇ ਉਹ ਵਿਦਵਾਨ ਹੋ ਸਕਦੇ ਨੇ ਬੁੱਧਵਾਨ ਨਹੀਂ ਹੋ ਸਕਦੇ ਉਹਨਾਂ ਨੂੰ ਗੁਰਬਾਣੀ ਦੇ ਭੇਦਾਂ ਨਾਲ ਹੀ ਪਤਾ ਹੈ ਭੇਦ ਕੀ ਹੈ ਰਹੱਸ ਨੇ ਗੁਰਬਾਣੀ 'ਚ ਬਹੁਤ ਜ਼ਿਆਦਾ ਤਾਂ ਧਾਰਮਿਕ ਆਦਮੀ ਜਾਣਨ ਕੀ ਹੈ ਉਹਨਾਂ ਨੂੰ ਕੀ ਪਤਾ ਹੈ ਧਾਰਮਿਕ ਹੈ ਨੂੰ ਕੀ ਪਤਾ ਕਰ ਕੀ ਹੈ ਸ਼ਬਦ ਹੈ ਬਲਦਾਨ ਬਲ ਦੇਣਾ ਜੋੜ ਦੇਣਾ ਖੋਲਣਾ ਇਹ ਬਸ ਦੀ ਗੱਲ ਨਹੀਂ ਕਿਤੇ ਨਹੀਂ ਆਊਗਾ ਖੋਲਣਾ ਇਸ ਕਰਕੇ ਕੋਈ ਭਗਤ ਇਸਤਰੀ ਨਹੀਂ ਹੈ ਅਜ ਤੱਕ ਕੋਈ ਧਰਮ ਔਰਤ ਨੇ ਨਹੀਂ ਲਿਖਿਆ ਅਜ ਤੱਕ ਇਸਤਰੀ ਰੂਪ ਚੇਰੀ ਕੀ ਨਹੀਂ ਆਈ ਗੁਰੂ ਨਹੀਂ ਆਏ ਚੇਰੀ ਕੀ ਨਹੀਂ ਆਈ ਹੈ ਸੋਤ ਨਹੀਂ ਬਿਨ ਪਰਤਾਰੇ ਭਰਤਾ ਦੇ ਬਿਨਾਂ ਦੀ ਸੋਭਾ ਹੀ ਨਹੀਂ ਹੈ ਇਹਨੂੰ ਕਿਤੇ ਗੁਰੂ ਨਹੀਂ ਬਣਿਆ ਨੂੰ ਚੇਰੀ ਬਣੇ ਇੱਥੇ ਤਾਂ ਇਸਤਰੀ ਰੂਪ ਹੈ ਸਿੱਧਾ ਹੀ ਲਿਖਿਆ ਇਸਤਰੀ ਲਫ਼ਜ਼ ਹੈ ਇਸਤਰੀ ਰੂਪ ਰੂਪ ਸਰੀਰ ਆਤਮਾ ਅਲੱਗ ਚੀਜ਼ ਹੈ ਆਤਮਾ ਅਲੱਗ ਚੀਜ਼ ਹੈ ਪਰ ਜਿਹੜੀ ਆਤਮਾ ਇਸਤਰੀ ਰੂਪ ਦੇ ਵਿੱਚ ਹੈ ਉਹ ਚੇਰੀਓ ਰਹੂਗੀ ਗੁਰੂ ਨਹੀਂ ਬਣ ਸਕਦੀ ਅਗਲੇ ਜਨਮ ਚ ਗੁਰੂ ਬਣ ਸਕਦੀ ਹੈ ਜੇ ਮਨੁੱਖਾ ਜਨਮ ਵਿੱਚ ਇਸ ਕਰਕੇ ਹਿੰਦੂ ਮਤ ਵਿੱਚ ਇਹ ਚੈਪਟਰ ਸਾਡੇ ਛੱਡਿਆ ਹੋਇਆ ਇੱਕ ਵੀ ਚੈਪਟਰ ਹੈ ਸਾਡੇ ਥੋੜਾ ਜਿਹਾ ਇਸ਼ਾਰਾ ਕੀਤਾ ਹੋਇਆ ਨਾਰੀ ਤੇ ਜੋ ਪੁਰਖ ਕਰਾਵੇ ਪੁਰਖ ਤੇ ਜੋ ਨਾਰੀ ਕਹ ਕਬੀਰ ਭਗਤ ਕਾ ਪ੍ਰੀਤਮ ਤਿਸ ਮੂਰਤ ਬਲਿਹਾ ਸੀ ਪਰਮੇਸ਼ਰ ਕੀ ਕਰਦਾ ਜਾਂ ਜਨਮ ਦਿੰਦਾ ਨਾਰੀ ਤੇ ਜੋ ਪੁਰਖ ਕਰਾਵੇ ਜੋ ਵੀ ਕੀ ਲੋੜ ਹੈ ਪੁਰਖ ਕਰਦੀ ਨਾਰੀ ਪੁਰਖ ਤੇ ਜੋ ਨਾਰੀ ਪੁਰਖ ਨੂੰ ਅਗਲਾ ਨਾਰੀ ਦਾ ਬਣ ਜਾਂਦਾ ਕਿਉਂ ਬਣ ਜਾਂਦਾ ਬਹੁਤ ਬੜਾ ਰਹੱਸ ਹੈ ਹਿੰਦੂ ਬਾਦੇ ਦੇ ਗ੍ਰੰਥਾਂ ਵਿੱਚ ਖੋਲਿਆ ਹੋਇਆ ਹੈ ਜਿਆਦਾ ਇੱਥੇ ਇਸ਼ਾਰਾ ਦਿੱਤਾ ਹੈ ਫਿਰ ਆਦਮੀ ਨੂੰ ਔਰ ਔਰਤ ਨੂੰ ਕਿ ਕੋਈ ਦਫਾ ਲੱਗ ਜਵੇ ਅਲੱਗ ਅਲੱਗ ਸਜ਼ਾ ਆਦਮੀ ਜੇ ਔਰਤ ਦੀ ਪੂਜਾ ਕਰੇ ਔਰਤ ਨੂੰ ਪੂਜੇ ਔਰਤ ਨੂੰ ਇਸ਼ਟ ਮੰਨੇ ਦੇਵੀ ਨੂੰ ਪੂਜੇ ਤਾਂ ਕੀ ਸਜ਼ਾ ਮਿਲਦੀ ਹੈ ਅਗਲੇ ਜਨਮ ਮਾਂ ਮਾਈ ਕੀ ਜੇ ਪੂਜਾ ਕਰੇ ਨਰ ਤੇ ਨਾਰ ਹੋਇਆ ਤਾਂ ਜੇ ਮਹਾਮਾਈ ਨੂੰ ਮੰਨਦਾ ਨਾ ਉਹ ਦੇਵੀ ਨੂੰ ਚੱਡੀ ਦੇਵੀ ਨਹੀਂ ਹੈ ਮਹਾਮਾਈ ਨਹੀਂ ਹੈ ਚੱਡੀ ਨਹੀਂ ਚੱਡੀ ਗਿਆਨ ਪ੍ਰਚੰਡ ਹੈ ਮਾਈ ਕੀ ਜੇ ਪੂਜਾ ਕਰੇ करे ਤੇ नार ਹੋਏ माँ माई मनमत ਨੂੰ ਕਹਿਣਾ ਜਿਹੜੀ ਮਨਮਤ ਹੈ ਨਾ ਮਹਾਮਾਈ ਹੈ ਨਾ ਮਾਇਆ ਰੂਪ ਹੈ ਨਾ ਕਲਪਨਾ ਮਾਈ ਹੈ ਮਾਈ ਕੀ ਜੇ ਪੂਜਾ ਕਰੇ ਤੇ ਨਾਰ ਹੋਏ ਕਿਉਂਕਿ ਮਾਈ ਇਸੇ ਹੈ ਨਾ ਜੈਸਾ ਸੇਵੇ ਸਦਾ ਪਰ ਜੇ ਔਰਤ ਔਰਤ ਦੀ ਪੂਜਾ ਕਰੇ ਫਿਰ ਕੀ ਹੁੰਦਾ ਫਿਰ ਸਜ਼ਾ ਹੋਰ ਮਿਲਦੀ ਹੈ ਫਿਰ ਇਹ ਸਜ਼ਾ ਨਹੀਂ ਮਿਲਦੀ ਹੈ ਹਰ ਕਾ ਸਿਮਰਨ ਛਾੜ ਕੇ ਉਹ ਹੀ ਜੇ ਰੱਖੇ ਨਾਲ ਕਦੇ ਹੋ ਕੇ ਉਤਰੇ ਭਾਰ ਹੈ ਬਣ ਜਾ ਉਹ ਖੋਤੀ ਦੀ ਜੂੜ ਮਿਲਦੀ ਇਸ ਲਈ ਰਹੂਗੀ ਪਰ ਥੱਲੇ ਚਲੀ ਇਸਤਰੀ ਦੀ ਸੇਵਾ ਕਰਨ ਵਾਲੀ ਇਸਤਰੀ ਥੱਲੇ ਇਸਤਰੀ ਨੂੰ ਥੱਲੇ ਹੋਰ ਕੀ ਜਾਊ ਰੋਹ ਤਾਂ ਇਸਤਰੀ ਹੋਈ ਪਰ ਬੁੱਧੀ ਹੀ ਰੋ ਕੇ ਅਗਲਾ ਜਨਮ ਲੋ ਬੁੱਧੀ ਅਗਲਾ ਬੁੱਧੀ ਹੀ ਰੋਹ ਆਪਾਂ ਕਹਿੰਦੇ ਦਾ ਗਧਾ ਹੈ ਆਜ ਨੂੰ ਕਹਿ ਨਹੀਂ ਦਿੰਦੇ ਬਿਲਕੁਲ ਡਾਲ ਦਿਮਾਗ ਡਾਲ ਦਿਮਾਗ ਦੀ ਕੋਈ ਇੱਜ਼ਤ ਨਹੀਂ ਹੁੰਦੀ ਜਿੱਦੇ ਵੀ ਡਾਲ ਦਿਮਾਗ ਨਾਲ ਉਹਨੇ ਸੰਸਾਰ ਇੱਜ਼ਤ ਨਹੀਂ ਹੁੰਦੀ ਅਲੱਗ ਅਲੱਗ ਕੋਈ ਅਪਰਾਧ ਕੀਤਾ ਦੋਹਾਂ ਨੇ ਕਿ ਕੋਈ ਕੰਮ ਕੀਤਾ ਇਕੱਠੇ ਦੋ ਇੱਕ ਮਹਾਮਾਈ ਦੀ ਪੂਜਾ ਕਰਨ ਗਏ ਕੋਈ ਆਦਮੀ ਔਰ ਔਰਤ ਇਕੱਠੇ ਗਏ ਇੱਕ ਨੂੰ ਕੀ ਸਜ਼ਾ ਮਿਲੀ ਦੂਏ ਨੂੰ ਕੀ ਮਿਲੀ ਇਹ ਕਿਉਂ ਜੇ ਦੋਏ ਬਰਾਬਰ ਨੇ ਕਿਉਂ ਹੈ ਬਹੁਤ ਕੁਛ ਹੈ ਗੁਰਬਾਣੀ ਦੇ ਵਿੱਚ ਬਹੁਤ ਕੁਛ ਹੈ ਰਹਿਸ ਪਰ ਇਹ ਵਿਚਾਰੇ ਤੋਂ ਹੀ ਹੈ ਐਨਾ ਕਿਸੇ ਨੂੰ ਕੋਈ ਟਾਈਮ ਨਹੀਂ ਹੈ ਵਿਚਾਰਨ ਦਾ ਐਨੀ ਖੋਜ ਦਾ ਵਿਸ਼ਾ ਟਾਈਮ ਨਹੀਂ ਕਿਸੇ ਕੋਲ ਇਹ ਤਾਂ ਬਹੁਤ ਖੋਜ ਦਾ ਵਿਸ਼ਾ ਹੈ ਗੁਰਬਾਣੀ ਬਹੁਤ ਜ਼ਿਆਦਾ ਖੋਜ ਦਾ ਵਿਸ਼ਾ ਹੈ ਥੋੜੀ ਖੋਜ ਦਾ ਵਿਸ਼ਾ ਨਹੀਂ ਇਹਨਾਂ ਨੇ ਮੋਟੀਆਂ ਮੋਟੀਆਂ ਗੱਲਾਂ ਕੋਈ ਇੱਕ ਵਾਰ ਪੜ ਕੇ ਵਿਦਵਾਨ ਤਾਂ ਐ ਪੜਦੇ ਨੇ ਜਿਵੇਂ ਕੁੱਤਾ ਨਰਮੇ ਦੇ ਗੇਟੀ ਜੇ ਲੰਘ ਜਾਏ ਦੇ ਦਾ ਬਰਾਹਲ ਜਾਣ ਨਹੀਂ ਲੱਗਿਆ ਉਹ ਇੱਕ ਵਾਰ ਪੜ੍ਹ ਕੇ ਤੁਸੀਂ ਰਜਾਈ ਭਰਾ ਲਿਓ ਜੋ ਕੀ ਕਰ ਲਿਆ ਬਾਣੀ ਨੂੰ ਇੱਕ ਵਾਰ ਪੜ੍ਹ ਲਿਆ ਜਿਹੜਾ ਮਾਰ ਲਈ ਵਿਦਵਾਨਾਂ ਨੇ ਕਦੇ ਬਾਜੀ ਅਸੀਂ ਦੇਖ ਲਈ ਤਾਂ ਉਹ ਐਵੇਂ ਕੋਤਾ ਖੇਚੀ ਨਾ ਗਿਆ ਕਪਾ ਦੇ ਜੀ ਕਹਿੰਦਾ ਆਪਾਂ ਦਾ ਰਜਾਈ ਭਰਾ ਕੱਖ ਨਹੀਂ ਬੱਲੇ ਪਿੱਛੇ ਨਹੀਂ ਸੈਂਕੜੇ ਵਾਰ ਜਿਹੜੇ ਆਣ ਨੇ ਪੜਿਆ ਰੋਜ਼ ਪੜਦੇ ਨੇ ਉਹਨਾਂ ਦੇ ਬੱਲੇ ਵਿਚਾਰੇ ਨੇ ਕੀਤੀ ਇਹ ਤਾਂ ਫੌਜ ਦਾ ਵਿਸ਼ਾ ਹੈ ਪੜਨ ਦਾ ਵਿਸ਼ਾ ਹੀ ਨਹੀਂ ਹੈ ਗੁਰਬਾਣੀ ਪੜਨ ਦਾ ਵੀ ਵਿਸ਼ਾ ਨਹੀਂ ਹੈ ਪੜਿਆ ਨਾ ਹੀ ਭੇਦ ਬੁਝਿਆ ਪਾਵਨ ਤੇ ਵਿੱਚੇ ਲਿਖਿਆ ਹੋਇਆ ਸਭ ਕੁਝ ਗੁਰਬਾਣੀ ਦੇ ਵਿੱਚੇ ਲਿਖਿਆ ਗਿਆ ਪੜਨ ਦਾ ਵਿਸ਼ਾ ਨਹੀਂ ਪੜਨ ਵਾਲੇ ਬਹੁਤ ਨੇ ਰੋਜ਼ ਪਾਠ ਕਰਦੇ ਨੇ ਔਰ ਪਤਾ ਨਹੀਂ ਜ਼ਬਾਨੀ ਆਦਮੀ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਪੜ ਗਏ ਕੀ ਨਹੀਂ ਪੜ ਗਏ ਉਹਨਾਂ ਦਾ ਪੜ ਪੜ ਗੱਡੀ ਲੱਦੀ ਗੱਲ ਚੱਲੇ ਪੜਨ ਦਾ ਵਿਸ਼ਾ ਵਧੀਆ ਹੈ ਤਾਂ ਵਿਸ਼ਾ ਵਿਚਾਰਨ ਦਾ ਹੈ ਔਰ ਖੋਜਦਾ ਹੈ ਤੇ ਉਹ ਨੂੰ ਸਭ ਚੇਤੇ ਰੱਖਣ ਦਾ ਹੈ ਚਿੱਤ ਵਿੱਚ ਵਸਾਉਣ ਦਾ ਹੈ ਹਾਂਜੀ ਪੰਡ ਮੁਗਾ ਪੰਡ ਭਾਲੀ ਹੈ ਗੁਰਬਾਣੀ ਗੁਰਮਤਿ ਦੇ ਵਿੱਚ ਇਸਤਰੀ ਔਰ ਆਦਮੀ ਬਰਾਬਰ ਨਹੀਂ ਹਨ ਨਹੀਂ ਹਨ ਨਹੀਂ ਹਨ ਕੋਈ ਸਾਬਤ ਕਰੇ ਜੇ ਕੋਈ ਸਾਬਤ ਕਰੇ 1 ਲੱਖ ਰੁਪਏ ਆਰਾਮ ਲਵਾਂਗੇ ਸਾਬਤ ਕਰਕੇ ਦਿਖਾਵੇ ਗੁਰਬਾਣੀ ਐਵੇਂ ਰੌਲਾ ਬੋਲਦੇ ਨੇ ਕਿਸੇ ਧਰਮ ਜਿਬਰੀ ਬਰਾਬਰ ਹਨ ਅੱਜ ਤੱਕ ਨਾ ਕਿਸੇ ਧਰਮ ਨੇ ਬਰਾਬਰ ਮੰਨਿਆ ਨਾ ਕੋਈ ਇਹਨਾਂ ਨੂੰ ਮੰਨਿਆ ਮਤਲਬ ਨਾਲ ਦੁਆ ਖੜਾ ਹੋਇਆ ਹੋਇਆ ਬੋਲੀ ਜਾਂਦੇ ਨੇ ਕੌਣ ਪੁੱਛਦਾ ਹੁਣ ਧਰਮ ਬਾਹਰ ਆ ਗਿਆ ਨਾ ਇਹ ਜੋ ਕੁਝ ਗੁਰਬਾਣੀ ਦਾ ਬਾਹਰ ਆਇਆ ਦੁਨੀਆ ਦਾ ਕੋਈ ਧਰਮ ਨਹੀਂ ਇਹਦੇ ਉੱਤੇ ਨਹੀਂ ਹੁਣ ਹੈਗਾ ਵਿਦਵਾਨਾਂ ਕੋ ਰਿਹਾ ਹੀ ਕੱਖ ਨਹੀਂ ਹਾਂ ਦੂਜੇ ਜਿਹੜੇ ਧਰਮ ਤੇ ਉਹਨਾਂ ਕੋਲ ਵੀ ਬਹੁਤ ਕੁਝ ਹੈਗਾ ਉਹਨਾਂ ਕੋਲ ਸੱਚ ਨਹੀਂ ਹੈ ਸੱਚ ਨੂੰ ਐਕਸਪਲੇਨ ਨਹੀਂ ਕਰ ਸਕਦੇ ਤੁਹਾਡੀ ਤਸੱਲੀ ਨਹੀਂ ਕਰਾ ਸਕਦੇ ਹੋ ਜਿਹੜਾ ਤੁਹਾਨੂੰ ਤਸੱਲੀ ਨਹੀਂ ਕਰਾਉਣਾ ਆਉਂਦਾ ਉਹਦੇ ਤੇ ਬਹੁਤ ਸਾਰੇ ਸਵਾਲ ਸਾਡੇ ਕੋਲ ਹੁੰਦੇ ਨੇ ਉਹਨਾਂ ਕੋਲ ਹੱਲ ਨਹੀਂ ਹੋ ਜਾਂਦੇ ਸਾਨੂੰ ਭਰਮ ਹੋ ਜਾਂਦਾ ਕਿ ਅਸੀਂ ਪਤਾ ਨਹੀਂ ਕਿੱਡੇ ਉਹ ਸਵਾਲਾਂ ਦੇ ਜਵਾਬ ਜੇ ਸਾਡੇ ਕੋਲ ਨਹੀਂ ਹਨ ਅਸੀਂ ਵੀ ਉਹੋ ਜਿਹੇ ਜਿਹੇ ਜੋ ਰਹੇ ਸਾਡੇ ਕੋਲ ਸਵਾਲ ਹੈਗੇ ਜਵਾਬ ਤਾਂ ਸਾਡੇ ਕੋਲ ਵੀ ਨਹੀਂ ਜੇ ਜਵਾਬ ਤੁਹਾਡੇ ਕੋਲ ਨਹੀਂ ਤੁਸੀਂ ਕਿਵੇਂ ਕਹਿੰਦੇ ਹੋ ਅਸੀਂ ਉਹਨਾਂ ਨੂੰ ਸੁਪੀਰੀਅਰ ਹਾਂ ਸੁਪੀਰੀਅਰ ਨੇ ਜ਼ਿਆਦਾ ਸਾਡੇ ਕੋਲ ਜਵਾਬ ਨਾ ਉਹਨਾਂ ਕੋਲ ਜਵਾਬ ਸਾਡੇ ਕੋਲ ਸਵਾਲ ਵੀ ਨੇ ਜਵਾਬ ਵੀ ਨੇ ਉਹਨਾਂ ਕੋਲ ਸਵਾਲ ਕਿ ਨਹੀਂ ਜਵਾਬ ਹੈ ਸਵਾਲ ਤਾਂ ਗੁਰਬਾਣੀ ਪਹਿਲਾਂ ਤੇ ਪਏ ਨੇ ਹਜ਼ਾਰਾਂ ਸਵਾਲ ਪਏ ਨੇ ਜਵਾਬ ਨਹੀਂ ਸੀ ਤਾਂ ਸਵਾਲ ਤਾਂ ਹੁਣ ਇਹ ਵੀ ਜਵਾਬ ਹੋਣਾ ਆ ਰਹੇ ਨੇ ਜਿਹੜੇ ਜਵਾਬ ਨਹੀਂ ਤਸੱਲੀ ਬਖਸ਼ਿਆ ਦਾ ਉਹਦੇ ਤੇ ਫਿਰ ਵਿਚਾਰਿਆ ਜਾ ਸਕਦਾ ਕਿ ਇਸ ਤਸੱਲੀ ਨਹੀਂ ਹੁੰਦੀ ਕਮੀ ਰਹਿ ਗਈ ਹੋਊਗੀ ਵਿਚਾਰ ਚ ਕਮੀ ਰਹਿ ਗਈ ਰਹਿ ਸਕਦੀ ਹੈ ਪੰਡ ਮੂਆ ਪੰਡ ਭਾਲੀ ਹੈ ਪੰਡ ਹੋਵੇ ਬੰਦਾ ਬੰਧਾਨ ਪੰਡ ਹੋਵੇ ਬੰਦਾ ਪੰਡ ਤੋਂ ਬੰਦਾ ਨਹੀਂ ਹੋ ਸਕਦਾ ਜੀਵ ਸੰਸਾਰ ਚ ਮਾਇਆ ਆ ਸਕਦਾ ਹੈ ਜੁੜ ਸਕਦਾ ਹੈ ਮਾਇਆ ਨਾਲ ਮਾਇਆ ਤੋਂ ਅਲੱਗ ਨਹੀਂ ਕਰਦਾ ਕਿਉਂਕਿ ਮਾਇਆ ਤੋਂ ਅਲੱਗ ਕਰਨਾ ਗਿਆਨ ਦਾ ਵਿਸ਼ਾ ਜਿਹੜੀ ਚੀਜ਼ ਪੈਦਾ ਕਰਦੀ ਹੈ ਉਹ ਚੀਜ਼ ਮਾਰਦੀ ਨਹੀਂ ਹੁੰਦੀ ਜਿਹੜੀ ਚੀਜ਼ ਮਾਰਦੀ ਉਹ ਪੈਦਾ ਨਹੀਂ ਕਰਦੀ ਜਿਹੜੀ ਗੁਰਬਾਣੀ ਹੈ ਨਾ ਸਾਡੀ ਆਹ ਉਪਦੇਸ਼ ਕੰਨਾਂ ਨੂੰ ਸੁਣਨ ਵਾਲਾ ਇਹ ਮਨ ਨੂੰ ਮਾਰ ਸਕਦਾ ਪੈਦਾ ਨਹੀਂ ਕਰ ਸਕਦਾ ਜਿਉਂਦਾ ਨਹੀਂ ਕਰ ਸਕਦਾ ਜਿਉਂਦਾ ਨਹੀਂ ਕਰਦਾ ਹੈ ਸ਼ਬਦ ਮਰੈ ਇਹ ਸ਼ਬਦ ਉਪਦੇਸ਼ ਹੈ ਨਾ ਇਹਦੇ ਨਾਲ ਮਨ ਮਰਦਾ ਹੈ ਮਰੈ ਫੁਰ ਜੀਵੈ ਜਿਉਂਦਾ ਨਹੀਂ ਇਹ ਸ਼ਬਦ ਨਾਲ ਫਿਰ ਕਦੇ ਮਰਿਆ ਹੋਊਗਾ ਜਿਉਂਦਾ ਨਹੀਂ ਹੁੰਦਾ ਜਿਉਂਦਾ ਕਿਦਰ ਹੁੰਦਾ ਜਿਉਂਦਾ ਹੁੰਦਾ ਬਿਨਾ ਕੰਨਾਂ ਦੇ ਸੁਣਨ ਵਾਲੇ ਸ਼ਬਦ ਨਾਲ ਨਾ ਹੁੰਦਾ ਇਹ ਸ਼ਬਦ ਨਹੀਂ ਇਹ ਮਾਰਨ ਵਾਲਾ ਸ਼ਬਦ ਹੈ ਜਿਉਂਦਾ ਕਰਨ ਵਾਲਾ ਕੋਈ ਹੋਰ ਹੈ ਕਿਵੇਂ ਔਰਤ ਸਿਰਫ ਇਹਨੂੰ ਮਾਇਆ ਨਾਲ ਜੋੜਨ ਵਾਲੀ ਹੈ ਕੱਢਣ ਵਾਲਾ ਕੋਈ ਹੋਰ ਹੈ ਉਹ ਜੋ ਮਾਰਦਾ ਉਹ ਜਿਉਂਦਾ ਨਹੀਂ ਕਰ ਸਕਦਾ ਜੋ ਜਿਉਂਦਾ ਕਰਦਾ ਮਾਰਦਾ ਨਹੀਂ ਹੁੰਦਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਉਹ ਜਿਉਂਦਾ ਹੀ ਰਹੂਗਾ ਉਹਦੇ ਦਰਸ਼ਨ ਨਾਲ ਉਹਦੇ ਨਾਲ ਜੁੜ ਕੇ ਮਰਦਾ ਹੈ ਹੀ ਨਹੀਂ ਮਾਰਦਾ ਹੁੰਦਾ ਹੀ ਨਹੀਂ ਮਨ ਦਿੰਦਾ ਹੀ ਨਹੀਂ ਇਹਦੇ ਨਾਲ ਜੁੜਾ ਕੇ ਗੁਰਬਾਣੀ ਨਾਲ ਇਹਦੇ ਨਾਲ ਮਨ ਮਰੂਗਾ ਮਰੇ ਮਰੂਗਾ ਬੰਦੇ ਮਰਨਾ ਮਤਲਬ ਮਨ ਸ਼ੁੱਧ ਹੋਊਗਾ ਬੰਦੇ ਮਰਨਾ ਮਤਲਬ ਮਨ ਸ਼ੁੱਧ ਹੋਊਗਾ ਮਾਇਆ ਦੇ ਵਿੱਚੋਂ ਨਿਕਲ ਜੂਗਾ ਫਸਿਆ ਆਇਆ ਮਾਇਆ ਦਾ ਖੜਾ ਛੱਡ ਜੂਗਾ ਸਰੀਰ ਤੋਂ ਵੀ ਵੱਖ ਹੋ ਜੂਗਾ ਸਰੀਰ ਦਾ ਮੋਹ ਵੀ ਤਿਆਗ ਦੂਗਾ ਸਰੀਰ ਦਾ ਮੋਹ ਤਿਆਗਣਾ ਹੀ ਮਰਨਾ ਹੋਰ ਕੁਝ ਨਹੀਂ ਹੈ ਮਰਨਾ ਇਹ ਤੋਂ ਜ਼ਿਆਦਾ ਮਰਨਾ ਕੁਝ ਨਹੀਂ ਆਤਮਾ ਨਹੀਂ ਮਰਦੀ ਹੁੰਦੀ ਆਤਮਾ ਮਰਦੀ ਨਹੀਂ ਹੁੰਦੀ ਮਰਨ ਦਾ ਮਤਲਬ ਹੈ ਸਰੀਰ ਮਾਇਆ ਦਾ ਮੋਹ ਤਿਆਗ ਦੇਣਾ ਬਸ ਹੋਰ ਕੁਝ ਨਹੀਂ ਮਰਨ ਦੀ ਸੋ ਕਿਉਂ ਮੰਦਾ ਰੱਖੀ ਹੈ ਜਿੱਤ ਜੰਮੇ ਰਾਜਾ ਅਰੇ ਜੰਮਣ ਦੀ ਗੱਲ ਆ ਬੰਦਾਂ ਨਾਲ ਜੰਮੇ ਰਾਜਾ ਹੈ ਬੰਦਾਂ ਸ਼ਬਦ ਤੇ ਬਾਅਦ ਜੰਮੇ ਰਾਜਾਨ ਆਇਆ ਜਦੇ ਸੋ ਕਿ ਮੁੰਡਾ ਆਖੀਏ ਆਪਾਂ ਇਹਨੂੰ ਮੁੰਡਾ ਵੀ ਨਹੀਂ ਕਹਿ ਸਕਦੇ ਕਿਉਂਕਿ ਬਹੁਤ ਨਿੰਦਿਆ ਕੀਤੀ ਹੈ ਗੁਰਬਾਣੀ ਪਿਛਲੇ ਜਿੱਦੂ ਮਾਤਾ ਉਹ ਕਹਿੰਦੇ ਮੈਂ ਮੁੰਡਾ ਮੁੰਡਾ ਮੁੰਡਾ ਇਹਨੂੰ ਕਹੀ ਜਾਂਦੇ ਹੋ ਇਹ ਗੱਲ ਗਲਤ ਇਹ ਪ੍ਰਧਾਨ ਸੰਸਾਰ ਦਾ ਜਿਹੜਾ ਆਦਮੀ ਦਾ ਪੈਦਾ ਹੋਣਾ ਪਰ ਡੋਈ ਪਰ ਡੁੱਬ ਜਾ ਆਦਮੀ ਦਾ ਪੈਦਾ ਹੋਣਾ ਜਨਮ ਹੋਣਾ ਤੇ ਕਿਤੇ ਬਿਨਾ ਨਹੀਂ ਹੁੰਦਾ ਥੋੜੀ ਇੰਪੋਰਟੈਂਟ ਗੱਲ ਨਹੀਂ ਹੈ ਜਨਮ ਬਿਨਾ ਮੁਕਤੀ ਨਹੀਂ ਮਿਲਦੀ ਪਹਿਲਾਂ ਜਨਮ ਹੈ ਮੁਕਤੀ ਦਾ ਬਾਅਦ ਦੀ ਗੱਲ ਹੈ ਨਾ ਇਹਦੇ ਬਿਨਾ ਪੜਦੇ ਬਿਨਾ ਜਨਮ ਨਹੀਂ ਮਿਲਦਾ ਤੇ ਫਿਰ ਇਹਦੀ ਮਹੱਤਵ ਨਹੀਂ ਹੈ ਤੁਸੀਂ ਇਸ ਮਹੱਤਵ ਨੂੰ ਕਿਉਂ ਵਿਸਾਰਤਾ ਕੱਲ ਇਹ ਕਹਿ ਰਹੇ ਨੇ ਇਹਦੀ ਆਪਣੀ ਇੰਪੋਰਟੈਂਸ ਹੈ ਬਹੁਤ ਜ਼ਿਆਦਾ ਬਿਨਾ ਸਰੀਰ ਤੇ ਮੁਕਤੀ ਨਹੀਂ ਮਿਲਣੀ ਸਰੀਰ ਹੋਣਾ ਜ਼ਰੂਰੀ ਹੈ ਔਰ ਇਹ ਔਰਤ ਬਿਨਾ ਸਰੀਰ ਮਿਲਣਾ ਵੀ ਹੈ ਕਿ ਇਹਦੀ ਇੰਪੋਰਟੈਂਸ ਕਿੱਥੇ ਗਈ ਇੰਪੋਰਟੈਂਸ ਗੁਰਬਾਣੀ ਜਿੱਦੀ ਹੈ ਉਹਦੀ ਕਹਿੰਦੀ ਹੈ ਸੱਚ ਕਹਿੰਦੀ ਹੈ ਪਰ ਉਹ ਤਾਂ ਜ਼ਿਆਦਾ ਵੀ ਨਹੀਂ ਕਹਿੰਦੀ ਉਹ ਤਾਂ ਥੋੜੀ ਵੀ ਨਹੀਂ ਕਹਿੰਦੀ ਨਾ ਜ਼ਿਆਦਾ ਕਹੇ ਨਾ ਥੋੜੀ ਕਹੇ ਜਿੰਨੀ ਇੰਪੋਰਟੈਂਸ ਹੈ ਹੈ ਠੀਕ ਸੋ ਕਿਉਂ ਮੰਦਾ ਆਖੀਏ ਜਿਸ ਕੇ ਮੈਂ ਰਾਜਾ ਰਾਜਾ ਨਾ ਵਜਾਇਆ ਵਕਤ ਨਹੀਂ ਆਇਆ ਨਾ ਆਇਆ ਜਿਹੜਾ ਜੰਮਦਾ ਰਾਜਾ ਹੋ ਸਕਦਾ ਭਗਤ ਜਨਮ ਤੋਂ ਬਾਅਦ ਹੋ ਭਗਤ ਜਨਮ ਨਹੀਂ ਹੁੰਦੇ ਭਗਤ ਦਾ ਜਨਮ ਲੈਂਦਾ ਨਹੀਂ ਹੁੰਦਾ ਪਰ ਜਿਹੜਾ ਉਹ ਜਨਮ ਪਦਾਰਥ ਹੈ ਉਹਦੇ ਨਾਲ ਹੀ ਮਾਂ ਹੋਰ ਹੈ ਕੋਈ ਮਾਂ ਨਹੀਂ ਹੈ ਇਹ ਤਾਂ ਮਾਂ ਮਾਇਆ ਨਾਲ ਜੋੜਨ ਵਾਲੀ ਹੈ ਉਹ ਮਾਇਆ ਮਾਇਆ ਨਾਲ ਤੋੜਨ ਵਾਲੀ ਹੈ ਉਹ ਕਿਹੜੀ ਹੈ ਉਹ ਹੈ ਜੱਡੀ ਮਤ ਮਾਤਾ ਨਿਰਾਕਾਰੀ ਜਨਮ ਦੇਣ ਵਾਲੀ ਸਰੀਰਕ ਜਨਮ ਦੇਣ ਵਾਲੀ ਇਹ ਮਾਤਾ ਇਹ ਵੀ ਨਹੀਂ ਹੈ ਮਾਸੋ ਹੀ ਮਾਸੋ ਹੈ ਇਹ ਵੀ ਆਤਮਾ ਦੇ ਤੌਰ ਤੇ ਵੀ ਜਨਮ ਨਹੀਂ ਦਿੰਦੀ ਸਰੀਰ ਦੇ ਤੌਰ ਤੇ ਦਿੰਦੀ ਉਹ ਫੈਸਲਾ ਕਰਦਾ ਆਤਮਾ ਤਾਂ ਪੈਦਾ ਨਹੀਂ ਕਰ ਸਕਦੀ ਸਿਰਫ ਸਰੀਰ ਮਿਲਦਾ ਸਰੀਰ ਸਰੀਰ ਤੋਂ ਮਿਲਦਾ ਆਤਮਾ ਨੂੰ ਕੋਈ ਸਮਝ ਨਹੀਂ ਸਰੀਰ ਦਾ ਮਾਸੋ ਹੀ ਮਾਸੋ ਪਿਆ ਕਹਿ ਕੇ ਇਹ ਵੀ ਘਟਦੀ ਗੱਲ ਮਾਸੋ ਮਾਸ ਪੈਦਾ ਹੋਇਆ ਉਹ ਤਾਂ ਕੁਝ ਨਹੀਂ ਹੁੰਦਾ ਜਦ ਇਸੇ ਕਰਕੇ ਕਾਫੀ ਪੂਤ ਕੋਈ ਪੁੱਤ ਆਤਮਾ ਕਰਕੇ ਜਿਹੜਾ ਮਾਂ-ਬਾਪ ਉਹ ਤਾਂ ਕੋਈ ਹੈ ਨਹੀਂ ਸੰਸਾਰ ਸਰੀਰ ਕਰਕੇ ਮਾਂ-ਬਾਪ ਹੁੰਦਾ ਹੀ ਨਹੀਂ ਮਾਸੋ ਹੀ ਮਾਸੋ ਪਿਆ ਇੱਥੇ ਆ ਕੇ ਸਾਰੀ ਗੱਲ ਮਿਲਦੀ ਹੈ ਕਹਾਂ ਜਾ ਕੇ ਆਤਮਾ ਦਾ ਸਾਡੇ ਅੰਦਰ ਹੀ ਬੈਠਾ ਤੋਂ ਪੈਦਾ ਹੋਈ ਹੈ ਆਪਣੇ ਅੰਦਰ ਹੀ ਦੋ ਟੋਟੇ ਹੋਏ ਨੇ ਕਿਉਂਕਿ ਆਪਣੇ ਮੂਲ ਤੋਂ ਪੈਦਾ ਹੋਈ ਆਤਮਾ ਮੂਲ ਦਾ ਹੀ ਹੈ ਜਿਹੜਾ ਬਲਬ ਦਾ ਹੀ ਚਾਨਣਾ ਬਾਹਰ ਜਿਹੜਾ ਹੁੰਦਾ ਜਿਹਦੇ ਨਾਲ ਸੰਬੰਧ ਹੈ ਬਲਬ ਨਾਲ ਸੂਰਜ ਦਾ ਲਾਈਟ ਹੈ ਨਹੀਂ ਆ ਦੂਜੇ ਬਲਬ ਦੀ ਲਾਈਟ ਦੀ ਲਾਈਟ ਉਹਦੀ ਲਾਈਟ ਆਪਣੀ ਦੀ ਲਾਈਟ ਆਪਣੀ ਇਸ ਕਰਕੇ ਜਿਹੜੀ ਜੋਤ ਹੈ ਸਾਰਿਆਂ ਦੀ ਆਪਣੀ ਆਪਣੀ ਹੋਵੇ ਆਪਣੇ ਅੰਦਰ ਦੀ ਜੋਤ ਹੈ ਇਸ ਦੇ ਜਨਮ ਸਭ ਨੇ ਜਨਮ ਹੋਏ ਦਾ ਮਤਲਬ ਇਹ ਹੈ ਇਸ ਕੌਣ ਹੈ ਇਸ ਹੰਸ ਰੋਹ ਹੰਸ ਅੱਗੇ ਹੰਸ ਕੇਲਾ ਜਿਹੜਾ ਹੈ ਨਾ ਥੋੜੀ ਪ੍ਰਾਤਮਾ ਸਾਡਾ ਦੇ ਅੰਦਰ ਉਹਦੀ ਆਪਣੀ ਆਪਣੀ ਜੋਤ ਹੈ ਜਿਹਨੂੰ ਗੁਰ ਵੀ ਕਹਿੰਦਾ ਆਪਣਾ ਗੁਰ ਪੁੱਛ ਦੇਖੇ ਆਪਣਾ ਆਪਣੇ ਗੁਰ ਦੀ ਜੋਤ ਹੈ ਮਨ ਇੱਥੇ ਆਪਣੇ ਗੁਰ ਤੋਂ ਹੀ ਪੈਦਾ ਹੋਇਆ ਹੋਇਆ ਔਰ ਗੁਰ ਜਿਹੜਾ ਪੈਦਾ ਹੋਇਆ ਉਹ ਕੀ ਹੋ ਜੇਲ ਗੁਰ ਚੇਲੇ ਕੀ ਸੰਤ ਬੁਲਾਈ ਇਹਨਾਂ ਦੋਹਾਂ ਨੂੰ ਇੱਕ ਕਰਨਾ ਦੋਹਾਂ ਦੀ ਸੱਤੀ ਕਰਨੀ ਹੈ ਸੱਤੀ ਸੁਲਾਹ ਕਰਨੀ ਹੈ ਸੁਲਾਹ ਲੜਾਈ ਦੋਹਾਂ ਦੀ ਇਹ ਹੈ ਵਿਚਾਰਧਾਰਾ ਮੁੰਡਾ ਆਖੇ ਜਿਤ ਜਮੈ ਰਾਜਾ ਰਾਜਾ ਦਾ ਮਤਲਬ ਹੈ ਰਾਜੇ ਹੋ ਸਕਦੇ ਨੇ ਪੈਦਾ ਜਿਹੜਾ ਗਿਆਨਵਾਨ ਉਹ ਵੀ ਰਾਜਾ ਹੈ ਤਪ ਕਰ ਸਕਦਾ ਜ਼ਰੂਰੀ ਨਹੀਂ ਤਪ ਕਰਕੇ ਭਗਤ ਹੋ ਜਵੇ ਸਾਰੇ ਜ਼ਰੂਰੀ ਨਹੀਂ ਭਗਤ ਹੋ ਜੇ ਸਾਰੇ ਭਗਤੀ ਕਰਕੇ ਇੱਕ ਸਟੈਪ ਹੋਰ ਅੱਗੇ ਬੜਾ ਖਤਰਨਾਕ ਹੈ ਉਹ ਜੇ ਉੱਥੋਂ ਨਾ ਲੰਘੇ ਨਾ ਭਗਤ ਜੇ ਉੱਥੋਂ ਉੱਥੇ ਆ ਕੇ ਅੜ ਜਵੇ ਫਿਰ ਨਰਕ ਨੂੰ ਚਲੇ ਜਾਂਦਾ ਉੱਥੋਂ ਗਿਰ ਜਾਂਦਾ ਉਹ ਕੀ ਹੈ ਜਨਮ ਲੈ ਕੇ ਤਾਂ ਭਗਤੀ ਉਹ ਕਰੂਗਾ ਹੋਰ ਤਾਂ ਕੁਝ ਨਹੀਂ ਕਰ ਸਕਦਾ ਵੱਡੀ ਜੇ ਬਹੁਤ ਚੰਗੇ ਭਾਗ ਹੋਣ ਕੇ ਭਗਤੀ ਕਰੂ ਧਰਮ ਵਾਲੇ ਪਾਸੇ ਲੱਗੂ ਧਰਮ ਸਭ ਤੋਂ ਵਧੀਆ ਜਿਹੜਾ ਭਾਉ ਭਗਤ ਭਗਵਾਨ ਭਾਉ ਭਗਤੀ ਪ੍ਰੇਮਾ ਭਗਤੀ ਆ ਗੁਰਬਾਣੀ ਵਾਲੀ ਭਗਤੀ ਭਾਉ ਭਗਤ ਭਗਵਾਨ ਹਿਤ ਮਾਇਆ ਲਿਪਤ ਨ ਰੰਚ ਰੰਚ ਭਰਵੇਂ ਮਾਇਆ ਨਾਲ ਲਿਪਤ ਨਾ ਹੋਵੇ ਪਰ ਲੈ ਕਹੀਏ ਨਾਨਕਾ ਜੇ ਨਾ ਰਚੇ ਪਰਪੰਚ ਜੇ ਪਰਪੰਚ ਰਚ ਨਾ ਇੱਥੇ ਕੋਈ ਬਿਰਲਾ ਜਾਊਗਾ ਕਹਾਂ ਪਰਪੰਚ ਨਾ ਰਚੇ ਇੱਥੇ ਭਜ ਜਾਂਦੇ ਨੇ ਸਾਰੇ ਪਰਪੰਚ ਪਰਪੰਚ ਤੋਂ ਬਚ ਗਿਆ ਭਗਤ ਭਗਤਾ ਯਾਦ ਹੋਣਾ ਪਰਪੰਚ ਤੋਂ ਪਹਿਲਾਂ ਕੀ ਹੁੰਦਾ ਪਹਿਲਾਂ ਰਾਜਾ ਬਣਦਾ ਸਕਦਾ ਤਪੋ ਰਾਜ ਰਾਜ ਕਿਹਾ ਜਾ ਹੋ ਜਾਂਦਾ ਅਜਿਹੇ ਬੜੇ ਬੜੇ ਸੰਤ ਬੈਠੇ ਨੇ ਕਰੋੜਪਤੀ ਹੋਏ ਵੀ ਰਾਜੇ ਹੈ ਦੁਨੀਆ ਮੱਥੇ ਟੇਕਦੀ ਹੈ ਚੜਾਵੇ ਚੜਦੇ ਨੇ ਰਾਜੇ ਨੂੰ ਵੀ ਚੜਾਵੇ ਚੜਦੇ ਉਹਦੇ ਨਾਲ ਮੱਥਾ ਟੇਕਦੇ ਨੇ ਹੋਰ ਕੀ ਹੁੰਦਾ ਰਾਜੇ ਤੋਬੇ ਦਾ ਹੁੰਦਾ ਰਾਜਾ ਨੂੰ ਹੋਰ ਕੀ ਹੁੰਦਾ ਇਹ ਰਾਜ ਹੈ ਧਾਰਮਿਕ ਰਾਜ ਹੈ ਉਹ ਦੂਆ ਰਾਜ ਹੈ ਰਾਜ ਆਮ ਸ਼ਬਦ ਵਰਤਿਆ ਭਗਤ ਨਹੀਂ ਵਰਤਿਆ ਸ਼ਬਦ ਬਹੁਤ ਇੰਪੋਰਟੈਂਟ ਗੱਲ ਹੈ ਭਗਤ ਜਨਮ ਤੋਂ ਬਾਅਦ ਹੈ ਉਹ ਵੀ ਜੇ ਪਰਪੰਚ ਤੋਂ ਬਾਅਦ ਵਿੱਚ ਆਉਂਦਾ ਉਹਦੇ ਜੇ ਭਗਤ ਬਣ ਵੇਲੇ ਤਾਂ ਮਾਇਆ ਵਿਰੋਧ ਕਰਦੀ ਹੈ ਮਾਂ ਵਿਰੋਧ ਕਰਦੀ ਹੈ ਫਿਰ ਭਗਤ ਬਣ ਵੇਲੇ ਵਿਰੋਧ ਕਰਦੀ ਹੈ ਇਹ ਨਹੀਂ ਚਾਹੁੰਦੀ ਮੈਂ ਮਰ ਜਵੇ ਜਿਹਨੂੰ ਮੈਂ ਪੈਰਾ ਕੀਤਾ ਮੇਰੇ ਸਾਹਮਣੇ ਇਹ ਨਹੀਂ ਚਾਹੁੰਦੀ ਧਰਮ ਖਾਤਰ ਮਰ ਜਵੇ ਨਹੀਂ ਚਾਹੁੰਦੀ ਕਦੇ ਵੀ ਨਾ ਦੀ ਮਾਂ ਨੇ ਕਹਿਤਾ ਸੀ ਨਾ ਇੱਕ ਮਸਾਲ ਦਿੱਤੀ ਹੋਈ ਹੈ ਜਾਣ ਕੇ ਤਾਂ ਜਾਂ ਦੇ ਨੂੰ ਆਇਆ ਨਾ ਹਾਥੀ ਦੇ ਅੱਗੇ ਸੱਟਣ ਦੀ ਗੱਲ ਮਾਂ ਕਾ ਵੀ ਹੁਣ ਤਾਂ ਗਿਆ ਨਾਮਦੇਵ ਤਾਂ ਮਰ ਜੂਗਾ ਮਾਰਨ ਜਦ ਜਦੇ ਕਹਿਣ ਲੱਗੀ ਰਾਮ ਛੱਡ ਦੇ ਖੁਦਾ ਖੁਦਾ ਕਹਿ ਲੈ ਕੀ ਫਰਕ ਪੈਂਦਾ ਕਿਉਂਕਿ ਉਹਨੂੰ ਸਰੀਰ ਚਾਹੀਦਾ ਨਾ ਮੇਰਾ ਆਤਮਾ ਚਾਹੇ ਨਰਕ ਚਲੀ ਜਾਵੇ ਉਹਨੂੰ ਕੀ ਮਤਲਬ ਉਹਨੂੰ ਕੀ ਪਤਾ ਆਤਮਾ ਕੀ ਹੁੰਦੀ ਹੈ ਤੂੰ ਕੀ ਜਾਣੇ ਉਹ ਕੀ ਜਾਣੇ ਜੇ ਨਾਮਦੇਵ ਵਿੱਚ ਛੱਡ ਦਵੇ ਉਹਦਾ ਰਿਜ਼ਲਟ ਕੀ ਹੋ ਉਹਨੂੰ ਕੀ ਸਮਝ ਇਹ ਕੀ ਗੱਲ ਹੈ ਛੱਡਦਾ ਨਹੀਂ ਛੱਡਦਾ ਨਾਮਦੇਵ ਨਾਮਦੇਵ ਦਾ ਕੀ ਨੁਕਸਾਨ ਹੋ ਰਿਹਾ ਉਹ ਕੀ ਸਮਝੇ ਇਸ ਗੱਲ ਨੂੰ ਉਹਨੂੰ ਤਾਂ ਸਰੀਰ ਦਾ ਮਤਲਬ ਹੈ ਤੇ ਦ੍ਰਿਸ਼ਟੀਕੋਣ ਹੈ ਮੈਂ ਤਾਂ ਗਾਹਾਂ ਦ੍ਰਿਸ਼ਟੀਕੋਣ ਹੈ ਇਹ ਕਿੱਥੇ ਜੁੜੀ ਹੋਈ ਹੈ ਜ਼ਿਆਦਾ ਤੇ ਜ਼ਿਆਦਾ ਦੀ ਰੂਪ ਦੇ ਦ੍ਰਿਸ਼ਟੀਕੋਣ ਹੈ ਗਾਹਾਂ ਹੈ ਹੀ ਰੂਪ ਰੂਪ ਸਰੀਰ ਵੇਦ ਪੜੇ ਪੜ ਪੰਡਤ ਹੋਵੇ ਰੂਪ ਦੇਖ ਦੇਖ ਨਾਰੀ ਉਹਨਾਂ ਦਾ ਆਪਣਾ ਬੱਚੇ ਦਾ ਰੂਪ ਹੋ ਜਿਹੜਾ ਸਰੀਰ ਹੋ ਚਾਹੀਦਾ ਆਤਮਾ ਦੀ ਉਹਦਾ ਕੋਈ ਮਤਲਬ ਹੀ ਨਹੀਂ ਸੁਰਗ 'ਚ ਜਾਵੇ ਚਾਹੇ ਨਰਕ 'ਚ ਜਾਵੇ ਚਾਹੇ ਸੱਚਖੰਡ 'ਚ ਜਾਵੇ ਉਹ ਮੁੰਡਾ ਬਚ ਰਹੇ ਉਹਦਾ ਬਸ ਖੇਤ ਕਿੰਨਾ ਚਿਰ ਬਚੂ ਕਿੰਨਾ ਚਿਰ ਸਾਹਿਬ ਸੰਕਟ ਵਾਇ ਫਿਰ ਸ਼ਬਦ ਆਇਆ ਫਿਰ ਸਾਹਿਬ ਨੇ ਸੰਕਟ ਜਾਣ ਕੇ ਖੜਾ ਕੀਤਾ ਟੈਸਟ ਵਾਸਤੇ ਕਿਸੇ ਰਾਜੇ ਨੇ ਨਹੀਂ ਸੰਕਟ ਖੜਾ ਕੀਤਾ ਦੇਖੋ ਕੋਲ ਭਗਤਾਂ ਕਹਿੰਦਾ ਰਾਜੇ ਦਾ ਕੋਈ ਨਹੀਂ ਮੇਰੇ ਜਿਹੜੇ ਸ਼ਿਕਾਇਤ ਕਰਨ ਵਾਲੇ ਨੇ ਉਹਨਾਂ ਦਾ ਕੋਈ ਰੋਲ ਨਹੀਂ ਹੈ ਇਹ ਤਾਂ ਸਾਹਿਬ ਦੀ ਸਾਰੀ ਕਰਾਮਾਤ ਹੈ ਮੇਰਾ ਇੰਤਜ਼ਾਰ ਹੈ ਸਾਹਿਬ ਨੇ ਉਹਨਾਂ ਨੂੰ ਚਾਬੀ ਦੇ ਦਿੱਤੀ ਇਹਦੀ ਸ਼ਿਕਾਇਤ ਕਰੋ ਰਾਜੇ ਨੂੰ ਚਾਬੀ ਦੇ ਦਿੱਤੀ ਮੇਰੇ ਤੇ ਗੁੱਸਾ ਕਰ ਡੋਰੀ ਦਾ ਉਹਦੇ ਹੱਥ ਹੈ ਜਿਹਦੇ ਹੱਥ ਡੋਰੀ ਆ ਉਹਨੂੰ ਕਹਿ ਰਿਹਾ ਸਾਹਿਬ ਸੰਕਟਵਾ ਇਹ ਦੇਸ਼ੀ ਕੋਣ ਹੈ ਭਗਤਾਂ ਦਾ ਵਿਦਵਾਨਾਂ ਦਾ ਕਿੱਥੇ ਹੋ ਜੂਗਾ ਸੰਸਾਰੀ ਦੇਸ਼ੀ ਕੋਣ ਕਿਵੇਂ ਹੋ ਜੂਗਾ ਇਹ ਸਾਹਿਬ ਸੰਕਟਵਾ ਸੇਵਕ ਭਜੇ ਸੇਵਕ ਭਜੇ ਜਿਵੇਂ ਡਰ ਜਿਵੇਂ ਸੇਵਕ ਹੈ ਭਗਤਾਂ ਜਿਹੜਾ ਸੇਵਕ ਹੈ ਜਿਹੜਾ ਕਾਲਾ ਜੀ ਹੈ ਫਿਰ ਫਿਰ ਕਿੰਨਾ ਚਿਰ ਜੂ ਹਮੇਸ਼ਾ ਜਿਉਂਦਾ ਰਹੂਗਾ ਫਿਰ ਕਿੰਨਾ ਚਿਰ ਜੂ ਹੋ ਸਕਦਾ ਦੋ ਘੰਟੇ ਮਰ ਜਵੇ ਹੋ ਸਕਦਾ ਦੋ ਚਾਰ ਦਿਨ ਨੂੰ ਮਰ ਜਵੇ ਕੀ ਫਾਇਦਾ ਹੋ ਗਿਆ ਫਿਰ ਫਾਇਦਾ ਹੋਇਆ ਕੋਈ 10 ਸਾਲ ਨੂੰ ਮਰ ਜਵੇ ਕੀ 10 ਸਾਲ ਦਾ ਜਿਉਣਾ ਹੋਇਆ ਜਿਹੜੇ ਜਾ ਕੇ 40 ਮੁਕਤੇ ਸ਼ਹੀਦ ਹੋ ਗਏ ਉਹ ਅਮਰ ਹੋ ਗਏ ਜਿਹੜੇ ਘਰ ਨੂੰ ਮੁੜੇ ਉਹ ਸਾਰੇ ਨਹੀਂ ਗਏ ਉੱਥੇ ਜੀ ਹੋਏ 40 ਹੋਏ ਨੇ ਬਾਕੀ ਮੁੜੇ ਆਏ ਸੀ ਜਥਾ 500 ਦਾ ਸੀ ਇਹ ਥੋੜੇ ਨਹੀਂ ਸੀਗੇ ਜਿਹੜੇ ਰਹਿ ਗਏ ਸ਼ਹੀਦ ਹੋ ਗਏ ਜਿਹੜੇ ਮੁੜੇ ਆਏ ਘਰ ਉਹਨਾਂ ਨੂੰ ਕੋਈ ਪੁੱਛਦਾ ਹੈ ਮਰ ਤਾਂ ਉਹ ਵੀ ਗਏ 10 ਸਾਲ ਮਗਰੋਂ 5 ਸਾਲ ਮਗਰੋਂ 2 ਸਾਲ ਮਗਰੋਂ ਕੋਈ ਪੁੱਛਿਆ ਉਹਨਾਂ ਨੂੰ ਉਹਨਾਂ ਦਾ ਇਹਨਾਂ ਦਾ ਫਰਕ ਲਾਓ ਕੀ ਬਣੇ ਉਹ ਗੁਰੂ ਵਾਲੇ ਬਣ ਗਏ ਉਹ ਦੂਰ ਰਹਿ ਸਾਇਦ ਸੰਕਟ ਵਾ ਸੇਵਕ ਭਜੇ ਚਰਨ ਕਾਲ ਨਾ ਜੀਏ ਦੋਨੋਂ ਕੋਲ ਲੈ ਜਾ ਦੋਨੋਂ ਹੀ ਕੋਲਾਂ ਲੈ ਜੀਏ ਜੇ ਕਿਸੇ ਨੂੰ ਅੱਜ ਪਤਾ ਲੱਗ ਜਵੇ ਕਿ ਸਾਡੇ ਬਜ਼ੁਰਗ ਸੀਗੇ ਜਿਹੜੇ ਮੁੜੇ ਆਏ ਦਵਸ਼ੀ ਹੋਊ ਕਿ ਨਹੀਂ ਹੋਊ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਮਹਾਂ ਸਿੰਘ ਸਾਡਾ ਬਜ਼ੁਰਗ ਸੀ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਨਹੀਂ ਹੁੰਦੀ ਅਸੋ ਉਹ ਇੱਕ ਤਾਂ ਕੋਲ ਸੰਸਾਰੀ ਹੈ ਸਰੀਰ ਕਰਕੇ ਸਾਡੀ ਸਿੱਖ ਪਰ ਉਹ ਹੈ ਜਿਹੜੀ ਸਿੱਖੀ ਵਾਲੀ ਹੈ ਦਰਾਕਾਰੀ ਕੋਲ ਸਾਨੂੰ ਵੀ ਨੋਸ਼ੀ ਹੁੰਦੀ ਹੈ ਗੁਰੂ ਨੇ ਵੀ ਨੋਸ਼ੀ ਹੁੰਦੀ ਹੈ ਕੁਝ ਸਿੱਖ ਮੌਤ ਤੋਂ ਡਰ ਕੇ ਪਿੱਛੇ ਪਿੱਛੇ ਆ ਗਏ ਮੌਤ ਤੋਂ ਡਰ ਕੇ ਸਿੱਖ ਕੀ ਤੇ ਮੌਤ ਤੋਂ ਡਰਨਾ ਇਹ ਤਾਂ ਪਾੜੇ ਨਹੀਂ ਪੜਾਇਆ ਗੁਰੂ ਨੇ ਤਾਂ ਕਿਹਾ ਤਾਂ ਜੇ ਮੇਰੇ ਵੱਲ ਵੀ ਕੱਲ ਵਿੱਚ ਹੋਣਾ ਹੈ ਪਹਿਲਾ ਕਾਨੂੰਨ ਤਾਂ ਪਹਿਲਾ ਮਰਨ ਕਬੂਲ ਭਗਤਾਂ ਦੇ ਰਹਿ ਗਿਆ ਹੈ ਜੇ ਮਰਨ ਕਬੂਲ ਨਹੀਂ ਆਇਆ ਤਾਂ ਵੈਸੀ ਰਹਿ ਪਿੱਛੇ ਇਧਰ ਹੋਰ ਦੀ ਲੋੜ ਨਹੀਂ ਹੈ ਜੀਵਨ ਕੀ ਛਾੜਾ ਇਹ ਮੰਨ ਕੇ ਫੇਰ ਭੱਜ ਗਏ ਕੀ ਫਾਇਦਾ ਦੋਨੋਂ ਕੋਲ ਲਜੇ ਤਾਂ ਕਹਿੰਦੇ ਨਾਮਦੇਵ ਦੀ ਬਾਕੀ ਜਾਣੇ ਦੀ ਕੀ ਗੱਲ ਹੈ ਕੀ ਖੇਡ ਹੈ ਇਸ ਕਰਕੇ ਔਰਤ ਨੂੰ ਸਮਝੇ ਨਹੀਂ ਆ ਸਕਦੀ ਗੁਰਮਤੀ ਨੂੰ ਇਹਨ ਗੁਰਮਤੀ ਇਹਨੂੰ ਤਾਂ ਪੈਸਾ ਮਾਇਆ ਬਸ ਇੱਥੇ ਖੜੀ ਹੈ ਸਰੀਰ ਸੁਖ ਸਾਨ ਇਹ ਇਹਨਾਂ ਦੀ ਗੁਰਦਾਰੀ ਨਾਲ ਹੁੰਦੀ ਹੈ ਕੋਈ ਨਾ ਮੰਗਦੀ ਹੋਵੇ ਮੈਨੂੰ ਨਹੀਂ ਮੈਂ ਨਹੀਂ ਕਹਿ ਸਕਦਾ ਕੋਈ ਨਾਮ ਨਾਮ ਤਾਂ ਕਿਸੇ ਦੀ ਧਿਆਨ ਨਹੀਂ ਹੋਵੇ ਨਾ ਮੇਰਾ ਦਾ ਵੈਲੂ ਵੈਲੂ ਤੋਂ ਕਹਾਂ ਹੈ ਨਹੀਂ ਔਰ ਆ ਜਿਹੜਾ ਗਿਆਨ ਹੈ ਗੁਰਮਤਿ ਦਾ ਇਹਦਾ ਨਾ ਤੇ ਬਸਦੀ ਵਾਲਾ ਹੈ ਨਾ ਇਹ ਤਾਂ ਹਰੇਕ ਆਦਮੀ ਦਾ ਬਸਦੀ ਗੱਲ ਹੈ ਸਾਰੇ ਆਦਮੀ ਦਾ ਬਸਦੀ ਹੈ ਅੱਜ ਤੇ ਰਿਕਾਰਡ ਹੈ ਗੁਰੂ ਘਰ ਦੇ ਵਿੱਚ ਵੀ ਪੰਜ ਪਿਆਰਾਂ 'ਚ ਵੀ ਅਰਦਾਸ ਹੁੰਦੀ ਸੀ ਉੱਥੇ ਔਰਤ ਨਹੀਂ ਸੀ ਪੰਜ ਪਿਆਰਾਂ ਜਾਂ ਥਾਂ ਲਿਆ ਕੋਈ ਔਰਤ ਹੀ ਨਹੀਂ ਸੀ ਹੁਣ ਜੋ ਮਰਜੀ ਝੂਠ ਬੋਲੀ ਜਾਂ ਗੁਰੂ ਕੇ ਮਹਿਲ ਘਰ ਨੇ ਮਾਤਾ ਗੁਜਰੀ ਘਰ ਹੈ ਤੇ ਸਿਰਫ ਆਦਮੀ ਆਦਮੀ ਨੇ ਜਿੱਥੇ ਸਰਬੱਤ ਨੇ ਹੈ ਆਦਮੀ ਉੱਥੇ ਔਰ ਹੈ ਨਹੀਂ ਕੋਈ ਔਰਤਾਂ ਤਾਂ ਮਤਲਬ ਨਹੀਂ ਸੀ ਇਹਦੇ ਵਿੱਚ ਔਰ 1920 ਦੇ ਵਿੱਚ ਪਹਿਲਾ ਦਾ ਨਾਮਧਾਰੀਆਂ ਨੇ ਛਾਇਆ ਕਿਸੇ ਨੇ ਅੰਮ੍ਰਿਤ ਨਹੀਂ ਛਕਾਇਆ ਇਹ ਸਿਰਫ ਰੌਲਾ ਸਿੱਖਾਂ ਦੇ ਪਾਇਆ ਹੋਇਆ ਹੋਰ ਕੋਈ ਧਰਮ ਨਹੀਂ ਰੌਲਾ ਪਾਉਂਦਾ ਹਿੰਦੂਆਂ ਨੇ ਉਹ ਨਹੀਂ ਪਾਇਆ ਪਾਇਆ ਹੈ ਮੁਸਲਮਾਨਾਂ ਨੇ ਕੋਈ ਇਹਨੂੰ ਉਹਦੇ ਵਿੱਚ ਨਹੀਂ ਲੱਗਾ ਹੋਇਆ ਅੱਜ ਦੀ ਸੁਣਤ ਤੋਂ ਕੀ ਔਰਤਾਂ ਤਾਂ ਕੁਝ ਨਹੀਂ ਹੁੰਦਾ ਤਾਂ ਹੀ ਕੋਈ ਕਹਿੰਦਾ ਔਰਤ ਕਹਿੰਦਾ ਕਰੀਏ ਔਰਤਾਂ ਤਾਂ ਕੋਈ ਨਹੀਂ ਕੀਤਾ ਤੁਸੀਂ ਹਿੰਦੂਆਂ ਨੇ ਕੀ ਕੀਤਾ ਜਿੱਦੂ ਪਾਇਆ ਨਹੀਂ ਵੀ ਨੇ ਜਨੇਊ ਹੈ ਇਸਾਈ ਵੀ ਬਪਟਾਈਜ਼ ਆਦਮੀ ਨੂੰ ਕਰਦੇ ਨੇ ਸੰਗੋਰਤ ਨੂੰ ਨਹੀਂ ਕਰਦੇ ਸਿੱਖਾਂ ਨੇ ਵੀ ਅਮਰ ਦੇ ਨਾਲ ਸਿਖਾਇਆ ਪਿਛਲੇ ਇਤਿਹਾਸ ਦੇਖ ਲਓ ਗੁਰੂ ਕਹਿੰਦਾ ਜਿੱਥੇ ਇਹ ਪਿੰਡ 'ਚ ਆਪਣਾ ਇੱਕ ਸਿੱਖ ਹੈ ਸਿੱਖ ਸਿੱਖ ਨੋ ਹੈ ਸਿੱਖਣੀ ਜਿਹੜੀ ਲੱਭਦਾ ਸਿੱਖਣੀ ਜਿਹੜਾ ਲੱਭਦਾ ਨਾ ਸਿੱਖਣੀ ਉਹ ਆਪਣੇ ਪਤੀ ਦੀ ਸਿੱਖਣੀ ਹੁੰਦੀ ਕਹਿੰਦਾ ਮੇਰੀ ਸਿੱਖਣ ਕਹਿੰਦਾ ਨਾ ਗੁਰੂ ਤੋਂ ਹੀ ਆ ਜੇ ਸਿੱਖਣ ਤੇਰੀ ਗੁਰੂ ਕੋਲ ਜਿਹਦੀ ਸਿੱਖਣੀ ਆ ਉਹੀ ਗੁਰੂ ਆ ਨਾ ਜੇ ਗੁਰੂ ਦੀ ਸਿੱਖਣੀ ਹੋਵੇ ਤੂੰ ਤੇ ਮੈਂ ਕਹਿੰਦਾ ਨਾ ਮੇਰੀ ਇਹ ਹੋਈ ਨਹੀਂ ਸਕਦਾ ਪੋਸੀਬਲ ਨਹੀਂ ਇਹਦੀ ਬੁੱਧੀ ਹੋ ਹੈ ਦਿਖਾਣ ਤੁਸੀਂ ਗੁਰੂ ਦੀ ਸਿੱਖਣੀ ਕਾ ਕੇ ਦਿਖਾਓ ਤੁਸੀਂ ਆਪਣੀ ਗੱਲ ਕਹਿੰਦੇ ਮੈਂ ਸਿੱਖਣੀ ਜਿਹੜੇ ਹੋਵੇ ਗੁਰੂ ਨਹੀਂ ਹੋਵੇ ਥੋੜੀ ਕਾਦੇ ਹੋਵੇ ਬਹੁਤ ਨੇ ਕੁਝ ਕਹਿਣ ਨੂੰ ਕਿਹੜਾ ਹੋਰ ਦਾ ਕੁਝ ਵੀ ਨਹੀਂ ਮੂਰਖਾਂ ਕੋਲ ਕੀ ਹੁੰਦਾ ਕਹਿਣ ਨੂੰ ਆ ਕਹਿ ਬੈਠੇ ਬਰਾਬਰ ਬਰਾਬਰ ਆ ਸਭ ਕਰਕੇ ਧੌਣ ਬਰਾਬਰ ਸਭ ਐਨੀ ਗੱਲ ਲਿਖੀ ਹੋਈ ਹੈ ਸੋ ਕਿਉਂ ਬੰਦਾ ਆਖੀਏ ਜਿੱਤ ਜੇ ਮੈਂ ਰਾਜਾ ਜੈਦਾਰ ਨਾਲ ਮੇਰੀ ਗੱਲ ਹੋਈ ਉੱਥੇ ਉਹ ਕਹਿੰਦੇ ਪੰਗਤੀਆਂ ਮੂਰਖ ਰਹੇ ਬੋਲੀ ਜਾਣ ਬੇਦਾਂਤੀ ਕਹਿੰਦੇ ਜਦ ਕਿ ਆਊਗੀ ਗੱਲ ਫਿਰ ਇਹਨਾਂ ਝਾੜ ਦਾਂਗੇ ਸਭ ਪਤਾ ਉਹਨਾਂ ਨੂੰ ਉਤਲਿਆਂ ਨੂੰ ਸਭ ਜਾਣਦੇ ਨੇ ਉਹ ਮੂਰ ਬੋਲਦੇ ਨੇ ਜਵਾਬ ਨਹੀਂ ਦਿੰਦੇ ਪਹਿਲੇ ਮੂਰਖਾਂ ਦਾ ਬੋਲਦਾ ਜਵਾਬ ਨਹੀਂ ਦੇਈਦਾ ਪੰਡੋ ਹੀ ਪੰਡ ਉਪਜਾ ਪੰਡੇ ਬਾਜ ਨਾ ਪੰਡੋ ਹੀ ਪੰਡ ਉਪਜਾ ਇਸਤਰੀ ਵੀ ਇਹ ਪੈਦਾ ਹੋ ਇਸਤਰੀ ਤੋਂ ਪੈਦਾ ਹੋਊਗਾ ਪੰਡੇ ਤੇ ਬਿਨਾ ਪੜ ਤੋਂ ਬਿਨਾ ਕੋਈ ਨਹੀਂ ਪੈਦਾ ਹੋ ਸਕਦਾ ਨਾ ਔਰ ਨਾ ਅਰਥ ਰਾਜਾਂ ਤਾਂ ਪਹਿਲਾਂ ਤਾਂ ਪਲਿੰਗ ਪੱਡੋ ਹੀ ਪੱਡੋ ਪਜਾ ਔਰ ਤਾਂ ਵੀ ਪੜ ਲੋ ਔਰ ਤਾਂ ਪਹਿਲਾਂ ਹੁੰਦੀਆਂ ਪੜਨੇ ਵਾਲੇ ਨਾ ਕੋਏ ਨਾਨਕ ਪੜਨੇ ਬਾਹਰ ਇੱਕੋ ਸੱਚਾ ਇੱਕੋ ਸੱਚਾ ਉਹ ਬਾਹਰ ਕਿਉਂ ਉਹਦਾ ਦੇਹ ਕਦੇ ਜਨਮ ਲੈਂਦਾ ਹੀ ਨਹੀਂ ਦੇਹ ਧਾਰਦਾ ਹੀ ਜਿਹਨਾਂ ਵਾਲਾ ਦੇ ਵਿੱਚ ਜਨਮ ਲੈਣਾ ਸਰੀਰ ਧਾਰਨਾ ਉਹਨੂੰ ਪੜ ਚਾਹੀਦਾ ਉਹਨੂੰ ਦਰਦ ਚਾਹੀਦਾ ਚਾਰ ਪ੍ਰਕਾਰ ਨਾਲ ਸਾਡੇ ਸਰੀਰ ਪੈਦਾ ਹੁੰਦੇ ਨੇ ਚਾਰ ਖਾਣੀਆਂ ਨੇ ਜਿਹੜੀਆਂ ਦਸੀਆਂ ਹੋਈਆਂ ਸੇਤ ਜੇਦਜ ਸੇਤਜ ਉਤਪਤ ਇਹ ਸਭ ਪੜਨ ਦਾ ਹੀ ਤਰੀਕਾ ਹੈ ਪੈਦਾ ਹੋਣ ਦਾ ਹੀ ਤਰੀਕਾ ਹੈ ਸਿਰਫ ਨਿਰੰਕਾਰ ਹੈ ਜਿਹੜਾ ਦੇਖੋ ਨਿਰੰਕਾਰ ਨਹੀਂ ਪੈਦਾ ਹੁੰਦਾ ਸੱਚਾ ਸੋਏ ਨਿਰਾਕਾਰ ਪੈਦਾ ਹੁੰਦਾ ਨਿਰਾਕਾਰ ਦਾ ਪੈਦਾ ਹੁੰਦਾ ਹੈ ਨਿਰੰਕਾਰ ਨਹੀਂ ਪੈਦਾ ਹੁੰਦਾ ਨਿਰਾਕਾਰ ਦਾ ਜੀਵ ਨਿਰਾਕਾਰ ਹੈ ਦੀਦਾ ਰਹੇ ਨਾ ਧਰਮ ਚ ਆਉਂਦਾ ਦੀਦਾ ਨਾ ਸਰੀਰ ਤੇ ਜਾਂਦਾ ਦੀਦਾ ਦੀਦਾ ਨਾ ਦੀਦਾ ਨਿਰਾਕਾਰ ਤਾਂ ਇਹ ਵੀ ਹੈ ਇਹ ਨਿਰੰਕਾਰ ਨਹੀਂ ਹੈ ਅਸਲ ਚ ਨਿਰਾਕਾਰ ਹੈ ਨਿਰੰਕਾਰ ਨਹੀਂ ਨਿਰੰਕਾਰ ਨੇ ਬਣਨਾ ਹੈ ਨਿਰਾਕਾਰ ਨੇ ਨਿਰਾਕਾਰ ਵਾਲਾ ਗੁਣ ਤਾਂ ਹੁਣ ਹੈਗਾ ਨਾ ਤੇਰਾ ਨਿਰੰਕਾਰ ਹੈ ਨਾ ਲਈਆ ਨਾਲ ਕਰਾ ਜਾਈਏ ਅਸਲ ਤਾਂ ਤੇਰਾ ਨਾਮ ਨਿਰੰਕਾਰ ਹੈ ਜਿੱਦਾਂ ਨਿਰੰਕਾਰ ਹੋ ਜਾਏਗਾ ਤਾਂ ਆਪਣੇ ਦੇਸ਼ ਚਲਾ ਜਾਏਗਾ ਨਿਰੰਕਾਰ ਦਾ ਦੇਸ਼ ਹੋ ਰਿਹਾ ਹੈ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਹੈ ਮਹਲ ਉਹ ਸੱਚਖੰਡ ਨਿਰੰਕਾਰ ਦਾ ਦੇਸ਼ ਹੈ ਜਿਹੜਾ ਨਿਰੰਕਾਰ ਤੋਂ ਨਿਰਾਕਾਰ ਬਣ ਗਿਆ ਇੱਕ ਡਿਗਰੀ ਥੱਲੇ ਆ ਗਿਆ ਜੀ ਨਿਰੰਕਾਰ ਤੋਂ ਨਿਰਾਕਾਰ ਹੋ ਗਿਆ ਨਿਰਾਕਾਰ ਤਾਂ ਹੈ ਨਿਰੰਕਾਰ ਨਹੀਂ ਹੈ ਭਾਈ ਫਰਕ ਜਿੱਦਣ ਇਹਨੂੰ ਜਨ ਪਦਾਰਥ ਮਿਲ ਗਿਆ ਇਹ ਕੋਈ ਤਾਂ ਉਗਮੇ ਉਦਣ ਇਹ ਨਾਮਕਾਰ ਜਿੱਦਣ ਇਹ ਕੋਈ ਤਾਂ ਉਗਮੇ ਹੋ ਗਿਆ ਨਾ ਇਹ ਉਦਣ ਇਹ ਨਾਮਕਾਰ ਹੈ ਨਾਮਕਾਰ ਕੇ ਦੇਸ਼ ਜਾਏ ਦੇਸ਼ ਕਿਵੇਂ ਜਾਊਗਾ ਦੇਸ਼ ਸ਼ਬਦ ਨਾਲ ਜੁੜ ਕੇ ਜਾਊਗਾ ਹੁਕਮ ਨਾਲ ਸੁਰਤ ਸ਼ਬਦ ਭਗ ਸਾਗਰ ਬਸ ਉਹਦੇ ਨਾਲ ਫਿਰ ਨਾਮਕਾਰ ਕੇ ਦੇਸ਼ ਚਲਾ ਜਾਊਗਾ ਹੁਕਮ ਨਾਲੇ ਉੱਥੋਂ ਇੱਥੇ ਆਇਆ ਆਇਆ ਵੀ ਹੁਕਮ ਨਾਲੇ ਹੁਕਮ ਨਾਲੇ ਜਿਹੜੇ ਨਾ ਬਾਹਰ ਕੱਢਿਆ ਸੀ ਉਹ ਹੁਕਮ ਵਾਪਸ ਲੈ ਕੇ ਜਾਊਗਾ ਇੱਥੇ ਹਾਈ ਕੋਰਟ ਔਰ ਲੋਅਰ ਕੋਰਟਾਂ ਨਹੀਂ ਹਨ ਕੋਈ ਕੋਰਟ ਹੈ ਅਸਲ ਆਪਣੇ ਤਾਂ ਇੱਥੇ ਕਈ ਕੋਰਟ ਆ ਨੇ ਉੱਥੇ ਕੋਈ ਕੋਰਟ ਹੈ ਕੋਈ ਜਰੀਆ ਹੈ ਅਪੀਲ ਵੀ ਨਹੀਂ ਹੁੰਦੀ ਉੱਥੇ ਕੋਈ ਜਿਹੜੇ ਹੁਕਮ ਨੇ ਜਿਹੜੀ ਅਦਾਲਤ ਨੇ ਉਹ ਇੱਥੇ ਭੇਜਿਆ ਉਸੇ ਅਦਾਲਤ ਨੇ ਉਸੇ ਹੁਕਮ ਨੂੰ ਵਾਪਸ ਲੈ ਕੇ ਜਾਣਾ ਜੇ ਸੁਪਰੀਮ ਕੋਰਟ ਨੇ ਫਾਂਸੀ ਦੇਤੀ ਤਾਂ ਸੁਪਰੀਮ ਕੋਰਟ ਨੇ ਮਾਫ ਕਰ ਸਕਦੀ ਹੈ ਕੋਈ ਵਿਡਰਾ ਕਰ ਸਕਦੀ ਆਪਣੇ ਹੁਕਮ ਨੂੰ ਜਿੱਦਣ ਆਪਣਾ ਫੇਰ ਹੋ ਜਾਏ ਹੋ ਜਾਊਗਾ ਜਹੇ ਜਿਹਾ ਚਾਹੀਦਾ ਉਹਨਾਂ ਨੂੰ ਉਹਦੇ ਰਹਿਣ ਦੇ ਕਾਬਲ ਹੋ ਜਾਊਗਾ ਤੇ ਚਲਾ ਜਾਊਗਾ ਕਾਬਲੀਅਤ ਨੇ ਆਪਣੀ ਗਵਾਲੀ ਹੋ ਜਿਹੜੇ ਭੇਜ ਦਿੰਦੇ ਨੇ ਆਪਣੇ ਬੰਦਿਆਂ ਨੂੰ ਭੇਜਦੇ ਨਹੀਂ ਜਿਹੜੇ ਕੁਝ ਬੰਦਿਆਂ ਨੂੰ ਜਿਹੜੇ ਭੇਜ ਦਿੰਦੀ ਹੈ ਸਰਕਾਰ ਕਿ ਸਮਾਜ 'ਚ ਰਹਿਣ ਦੇ ਕਾਬਲ ਨਹੀਂ ਹੁੰਦੇ ਸੱਚਖੰਡ ਦੀ ਵੀ ਇੱਕ ਸਮਾਜ ਹੈ ਆਪਾਂ ਲਈਏ ਸੱਚਖੰਡ ਦੇ ਵਿੱਚ ਸਮਾਜ ਹੈ ਜਿੱਥੇ ਸਾਰੇ ਨਰਕਾਰੀ ਜੀਵ ਰਹਿੰਦੇ ਨੇ ਰਗਾਈ ਦੀ ਨਿਰੰਕਾਰੀ ਨੇ ਉਹ ਨਿਰੰਕਾਰੀ ਵੀ ਬੜੇ ਫਰਦ ਨੇ ਇੱਥੇ ਉਹਨਾਂ ਨੇ ਨਹੀਂ ਪਤਾ ਨਿਰੰਕਾਰੀ ਤੇ ਨਿਰਾਕਾਰੀ 'ਚ ਫਰਕ ਕੀ ਹੁੰਦਾ ਜੇ ਪਤਾ ਹੁੰਦਾ ਨਿਰੰਕਾਰੀ ਕੀ ਹੁੰਦਾ ਸ਼ਾਇਦ ਉਹ ਨਾਮ ਬਦਲ ਲੈਂਦੇ ਨਾਨਕ ਨਿਰੰਕਾਰੀ ਦਾ ਬਣਨਾ ਬਣੂਗਾ ਜਨ ਪਦਾਰਥ ਤੇ ਬਾਅਦ ਨਿਰੰਕਾਰ ਦਾ ਦੇਸ਼ ਆਪਣਾ ਵੱਖਰਾ ਹੈ ਸੱਚਖੰਡ ਹੈ ਉਹਦਾ ਨਾਮ ਸੱਚਖੰਡ ਵਸੈ ਨਿਰੰਕਾਰ ਦੇਸ ਨਿਰੰਕਾਰ ਕੇ ਦੇ ਜਾਏ ਤਾਂ ਸੁਖਲ ਹੈ ਮਹਲ ਉਹ ਮਹਲ ਹੈ ਮਹੱਲਾ ਪਹਿਲਾ ਮਹੱਲਾ ਦੂਜਾ ਹੈ ਸਾਰੇ ਮਹੱਲੇ ਹੀ ਤਾਂ ਲਿਖੇ ਹਾਂਜੀ ਜਿਤ ਮੁਖ ਸਦਾ ਸਦਾ ਹੀ ਹੈ ਭਾਗਾ ਰਤੀ ਜਾਉ ਜਿਤ ਮੁਖ ਸਦਾ ਸਦਾ ਹੀ ਹੈ ਜਿਹੜੇ ਮੁਖ ਨਾਲ ਸਦਾ ਹੁਕਮ ਦੀ ਪਰਮੇਸ਼ਰ ਦੀ ਜਿਹੜਾ ਸਲਾਹਣ ਯੋਗ ਹੈ ਉਹਦੀ ਸਿਫਤਸਲਾ ਹੁੰਦੀ ਹੋਵੇ ਸਲਾਹਣ ਯੋਗ ਦੀ ਸਿਫਤਸਲਾ ਹੁੰਦੀ ਹੋਵੇ ਭਾਗਾ ਰਤੀ ਚਾ ਇਹ ਸਮਝ ਲਓ ਜਿਹੜੇ ਜਿਹੜੇ ਮੁਖ ਸਲਾਹਣ ਵਾਲੀ ਹੈ ਨਾ ਜਿਹੜਾ ਸਲਾਹਣ ਵਾਲਾ ਮੁਖ ਹੈ ਵੱਡੇ ਭਾਗਾਂ ਬਹੁਤ ਉਦੋਂ ਵੱਡੇ ਭਾਗ ਕਿਸੇ ਦੇ ਹੋ ਨਹੀਂ ਸਕਦੇ ਸੀ ਆਕਰ ਆਕਾ ਵਾਲਾ ਜੀ ਨੂੰ ਨਾਨਕ ਨੂੰ ਖੁਜਲੇ ਤੇ ਸੱਚੇ ਦਰਬਾਰ ਉਹੀ ਉਹ ਖੁਜਲੇ ਹੁੰਦੇ ਨੇ ਖੁਜਲੇ ਦਾ ਮਤਲਬ ਹੈ ਉਹਨਾਂ ਨੂੰ ਜਿਹੜੀ ਕਾਲਸ ਹੈ ਨਾ ਲੱਗੀ ਹੋਈ ਕਾਲਸ ਦਾ ਦੀ ਕਾਲਸ ਦਾ ਦੇਦੀ ਭਰਮ ਦੀ ਹੈ ਪਾਪਾਂ ਦੀ ਕਾਲਸ ਦੀ ਹੁੰਦੀ ਭਰਮ ਦੀ ਕਾਲਸ ਹੁੰਦੀ ਪਰਮ ਹੋ ਗਿਆ ਪਰਮ ਅਗਿਆਨਤਾ ਦੀ ਕਾਰਨ ਹੈ ਅਗਿਆਨਤਾ ਦੂਰ ਹੋ ਜੂਗੀ ਕੋਈ ਹੋਰ ਕਾਲਸ ਨਹੀਂ ਅਗਿਆਨਤਾ ਦੀ ਹੈ ਅਗਿਆਨਤਾ ਦੂਰ ਹੋ ਜੂਗੀ ਉਹ ਖੁਜਲਾ ਹੋ ਜੂਗਾ ਹੋਰ ਕੀ ਪਾਪ ਦਾ ਜਿਨ੍ਹਾਂ ਨੇ ਉਹ ਲੈਣਾ ਸੀ ਨਾ ਆਪਣਾ ਫੁੱਟ ਵੱਟੇ ਟੈਕਸ ਚੜਾਵਾ ਆਪ ਤਾਂ ਉਹਨਾਂ ਦਾ ਪ੍ਰਚਾਰ ਕੀਤਾ ਹੋਇਆ ਹੈ ਆਪ ਕੋਈ ਚੀਜ਼ ਹੁੰਦੀ ਹੋਈ ਨਹੀਂ ਆਪ ਉਹ ਨਾਮਰੇ ਬਸ ਨਹੀਂ ਬਾਣੀ ਦਾ ਕਹਿੰਦੇ ਆਪ ਉਹ ਨਾ ਸਾਡੇ ਬੱਚੇ ਜਾਂ ਆਪ ਕੋਈ ਹੈ ਹੀ ਨਹੀਂ ਤੇ ਕੋਣ ਦੀ ਲੋੜ ਕਿਹੜੀ ਹੈ ਉਹ ਪਾਪ ਤੋਂ ਪਈ ਕਹਾਵਤ ਪੁੱਤ ਪਾਪ ਨਹੀਂ ਹੈ ਕੋਈ ਐਵੇਂ ਕਹਿਣ ਲੱਗੇ ਪਾਪ ਨੂੰ ਬੈਲੈਂਸ ਕਰਨ ਵਾਸਤੇ ਪੁੱਤ ਚਾਹੀਦੇ ਨੇ ਉੱਪਰ ਚੜਾਵਾ ਹੈ ਚੜਾਵਾ ਉਹਨੂੰ ਚਾਹੀਦਾ ਗੱਲ ਤਾਂ ਸਿਰਫ ਉਹ ਇਹ ਤਾਂ ਧੱਦਾ ਜਿਹਨਾਂ ਨੇ ਬਣਾਇਆ ਨਾ ਧਰਮ ਧੱਦਾ ਕਿਉਂ ਨਾ ਦੇ ਕੀਤੇ ਹੋਏ ਘੜੇ ਹੋਏ ਨੇ ਸ਼ਬਦ ਹਾਂਜੀ